ਕੌੜੀ ਮਹੱਲਾ ਪੰਜਵਾ ਨਿਕਸਰੇ ਪੰਖੀ ਸਿਮਰ ਹਰਿ ਪਾਖ ਮਿਲ ਸਾਧੂ ਸਰਨ ਗਾਉ ਪੂਰਨ RAM ਰਤਨ ਹੀਰੇ ਸੰਗ ਰਾਖ ਰਹਾਓ ਪ੍ਰਮ ਕੀ ਕੂਈ ਤ੍ਰਿਸ਼ਨਾ ਰਸ ਪੰਕਜ ਅਤ ਤੀਖਣ ਮੋਹ ਕੀ ਫਾਸ ਕਾਟਣ ਹਾਰ ਜਗਤ ਗੁਰ ਗੋਬਿੰਦ ਚਰਨ ਕਮਲ ਕੇ ਕਰਹੁ ਨਿਵਾਸ ਕਰ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ ਨਾਥ ਸੁਨੋ ਅਰਦਾਸਿ ਕਰ ਗਹਿ ਹੋ ਨਾਨਕ ਕੇ ਸੁਆਮੀ ਜਿਉ ਪਿੰਡ ਸਭ ਤੂੰ ਰਾਸ ਗੌੜੀ ਮਹੱਲਾ ਪੰਜਵਾ ਹਰ ਪੇਖਣ ਕੋ ਸਿਮਰਤ ਮਨ ਮੇਰਾ ਆਸ ਪਿਆਸੀ ਚਿਤੋ ਦਿਨ ਰਹਿਣੀ ਹੈ ਕੋਈ ਸੰਤ ਮਿਲਾਵੇ ਨੇਰਾ ਰਹਾਉ ਸੇਵਾ ਕਰੋ ਦਾਸ ਦਾਸਨ ਕੀ ਅਨਕ ਭਾਂਤ ਤਿਸ ਕਰੋ ਨਿਹੋਰਾ ਤੁਲਾ ਧਾਰ ਤੋਲੇ ਸੁਖ ਸਗਲੇ ਬਿਨ ਹਰ ਦਰਸ ਸਭੋਈ ਥੋਰਾ ਸੰਤ ਪ੍ਰਸਾਦ ਗਾਏ ਗੁਣ ਸਾਗਰੇ ਜਨਮ ਜਨਮ ਕੋ ਜਾਤ ਬਹੋਰਾ ਆਨੰਦ ਸੂਖ ਭੇਟ ਹਰਿ ਨਾਨਕ ਜਨਮ ਕਿਰਤਾਰਥ ਸਫਲ ਸਵੇਰਾ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਏਕ ਓੰਕਾਰ ਸਤਿਗੁਰ ਪ੍ਰਸਾਦਿ ਕਿਨ ਬਿਲ ਮਿਲੈ ਗੁਸਾਈ ਮੇਰੇ RAM ਰਾਏ ਕੋਈ ਐਸਾ ਸੰਤ ਸਾਜ ਸੁਖਦਾਤਾ ਮੋਇ ਮਾਰਗ ਦੇ ਬਤਾਈ ਰਹਾਓ ਅੰਤਰ ਅਲਖ ਨਾ ਜਾਈ ਲਖਿਆ ਵਿੱਚ ਪੜਦਾ ਹਉ ਮੈਂ ਪਾਈ ਮਾਇਆ ਮੋਇ ਸਭੋ ਜਗ ਸੋਇਆ ਇਹੋ ਭਰਮ ਕਹੋ ਕਿਉ ਜਾਈ ਏਕਾ ਸੰਗਤ ਇਕਦ ਗ੍ਰਹਿ ਬਸਤੇ ਮਿਲ ਬਾਤ ਨਾ ਕਰਤੇ ਭਾਈ ਏਕ ਬਸਤ ਬਿਨ ਪੰਜ ਦਹੇਲੇ ਉਹ ਬਸਤਾ ਗੋਤਰ ਠਾਈ ਜਿਸ ਕਾ ਗ੍ਰਹਿ ਤਿਨ ਦੀਆ ਤਾਲਾ ਕੁੰਜੀ ਗੁਰ ਸੋ ਪਾਈ ਅਨਕੋ ਭਾਵ ਕਰੇ ਨਹੀਂ ਪਾਵੈ ਬਿਨ ਸਤਗੁਰ ਸਰਣਾਈ ਜਿਨ ਕੇ ਬੰਧਨ ਕਾਟੇ ਸਤਗੁਰ ਤਿਨ ਸਾਧ ਸੰਗਤ ਲਿਵ ਲਾਈ ਪੰਜ ਜਨਾ ਮਿਲ ਮੰਗਲ ਗਾਇਆ ਹਰਿ ਨਾਨਕ ਭੇਦ ਨਾ ਭਾਈ ਮੇਰੇ RAM ਰਾਏ ਇਨ ਬਿਦ ਮਿਲੈ ਗੁਸਾਈ ਸਾਧ ਪਿਆ ਭ੍ਰਮ ਖੇਨ ਮਹਿ ਨਾਠਾ ਮਿਲ ਜੋਤੀ ਜੋਤ ਸਮਾਈ ਰਹਾਉ ਦੂਜਾ ਗੌੜੀ ਮਹੱਲਾ ਪੰਜਵਾ ਐਸੋ ਪਰਚਉ ਪਾਇਓ ਕਰੀ ਕਿਰਪਾ ਦਇਆਲ ਬੀਠ ਲੈ ਸਤਿਗੁਰ ਮੁਝੈ ਬਤਾਇਓ ਰਹਾਉ ਜਤ ਕਦ ਦੇਖੋ ਤਤ ਤਤ ਤੋਂ ਹੀ ਮੋਹਿ ਇਹੋ ਵਿਸ਼ਵਾਸ ਹੋਏ ਆਇਓ ਕਹਿ ਪਹਿ ਕਰੋ ਅਰਦਾਸ ਬੇਨਤੀ ਜੋ ਸੁਣਤੋ ਹੈ ਰਗੁਰਾਇਓ ਲਹਿਓ ਸਾਸਾ ਬੰਦਨ ਗੁਰ ਤੋਰੇ ਤਾਂ ਸਦਾ ਸਾਜ ਸੋ ਪਾਇਓ ਹੂਣਾ ਸਾ ਸੋਈ ਫੁਨ ਹੋਸੀ ਸੁਖ ਦੁਖ ਕਾ ਦਿਖਾਇਓ ਖੰਡ ਬ੍ਰਹਮੰਡ ਕਾ ਏਕੋ ਠਾਣਾ ਗੁਰ ਪਰਦਾ ਖੋਲ ਦਿਖਾਇਓ ਨੌ ਨਿਦ ਨਾਮ ਨਿਧਾਨ ਇਕ ਠਾਈ ਤਉ ਬਾਹਰ ਕੈ ਠਹਿ ਜਾਇਓ ਏਕੈ ਕਨਕ ਅਨਕ ਭਾਂਤ ਸਾਜੇ ਬਹੁ ਪ੍ਰਕਾਰ ਰਚਾਇਓ ਕਹੋ ਨਾਨਕ ਪਰਮ ਗੁਰ ਖੋਈ ਹੈ ਇਵ ਤਤੈ ਤਤ ਮਿਲਾਇਓ ਗੌੜੀ ਮਹੱਲਾ ਪੰਜਵਾ ਔਦ ਘਟੈ ਦਿਨ ਸਰੈ ਨਾਰੇ ਮਨ ਗੁਰ ਮਿਲ ਕਾ ਸਵਾਰੇ ਰਹਾਉ ਕਰੋ ਬੇਨੰਤੀ ਸੁਨੋ ਮੇਰੇ ਮੀਤਾ ਸੰਤ ਕਹਲ ਕੀ ਬੇਲਾ ਈਹਾ ਖਾਟ ਚਲਾਓ ਹਰਿ ਲਾਹਾ ਆਗੈ ਵਸਨ ਸੁਹੇਲਾ ਇਹੋ ਸੰਸਾਰ ਵਿਕਾਰ ਸਾਹਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਏ ਪੀ ਆਏ ਹਰ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਵਿਹਾਜ ਹੋ ਹਰਿ ਗੁਰ ਤੇ ਮਰਹਿ ਬਸੇਰਾ ਨਿਜ ਘਰ ਮਹਲ ਪਾਵੋ ਸੁਖ ਸਾਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਰਕ ਦਾਸ ਇਹੀ ਸੁਖ ਮਾਗੈ ਮੋਕੋ ਕਰ ਸੰਤਨ ਕੀ ਧੂਰੇ ਗੌੜੀ ਮਹੱਲਾ ਪੰਜਵਾ ਰਾਸ ਪਿਤਾ ਪ੍ਰਮ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਵਿਖਾਦੀ ਏਕ ਗਰੀਬਾ ਰਾਖੋ ਰਾਖਨ ਹਾਰੇ ਖੇਦ ਕਰੈ ਅਰ ਬਹੁਤ ਹੈ ਆਇਓ ਸਰਨ ਤੁਹਾਰੇ ਕਰ ਕਰ ਹਾਰਿਓ ਅਨਕ ਬਹੁ ਭਾਤੀ ਛੋੜੈ ਕਤ ਹੂ ਨਾਹੀ ਏਕ ਬਾਤ ਸੁਨ ਤਾਕੀ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜ ਪਾਇਆ ਸੰਤੀ ਮੰਤਿਓ ਮੋਹਿ ਨਿਰਭਉ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਓਏ ਮਹਾ ਬੇਖਾਦੀ ਸਾ ਸੁਹੇਲੀ ਬਾਣੀ ਕਹੋ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਗੌੜੀ ਮਹੱਲਾ ਪੰਜਵਾ ਓਹ ਅਬਿਨਾਸੀ ਰਾਇਆ ਨਿਰਭਉ ਸੰਗ ਤੁਮਾਰੇ ਬਸਤੇ ਇਹੋ ਡਰਨ ਕਹਾ ਤੇ ਆਇਆ ਰਹਾਓ ਏਕ ਮਹਲ ਤੂੰ ਹੋਏ ਅਫਾਰੋ ਏਕ ਮਹਲ ਨਿਮਾਨੋ ਏਕ ਮਹਲ ਤੂੰ ਆਪੇ ਆਪੇ ਏਕ ਮਹਲ ਗਰੀਬਾਨੋ ਏਕ ਮਹਲ ਤੂੰ ਪੰਡਿਤ ਭਗਤਾ ਏਕ ਮਹਲ ਖਲ ਹੋਤਾ ਏਕ ਮਹਲ ਤੂੰ ਸਭ ਕਿਛ ਗ੍ਰਾਹਜ ਏਕ ਮਹਲ ਕਛੂ ਨਾ ਲੇਤਾ ਕਾਠ ਕੀ ਪੁਤਰੀ ਕਹਾ ਕਰੈ ਬਪਰੀ ਖਿਲਾਵਨ ਹਾਰੋ ਜਾਣੈ ਜੈਸਾ ਭੇਖ ਕਰਾਵੇ ਬਾਜੀ ਗਰੂ ਉਹ ਤੈਸੋ ਹੀ ਸਾਜਵਾਨੈ ਅਨਿਕ ਕੋਠਰੀ ਬਹੁਤ ਭਾਤ ਕਰਿਆ ਆਪ ਵਾਰਖਵਾਰਾ ਵਾਰਾ ਜੈਸੇ ਮਹਲ ਰਾਖੈ ਤੈਸੈ ਰਹਾਨਾ ਕਿਆ ਇਹੋ ਕਰੈ ਵਿਚਾਰਾ ਜਿਨ ਕਿਛ ਕੀਆ ਸੋਈ ਜਾਣੈ ਜਿਨ ਇਹ ਸਭ ਵਿਦ ਸਾਜੀ ਕਹੋ ਨਾਨਕ ਪਰਮਪਰ ਸੁਆਮੀ ਕੀਮਤ ਆਪਣੇ ਕਾਜੀ ਗੌੜੀ ਮਹੱਲਾ ਪੰਜਵਾ ਛੋੜ ਛੋੜ ਰੇ ਵਿਖਿਆ ਕੇ ਰਸਵਾ ਉਰਜ ਰਹਿ ਓਰੇ ਬਾਬਰ ਗਾਵਰ ਜਿਉ ਕਿਰਖੈ ਹਰਿਆਇਓ ਪਸੂਆ ਰਹਾਓ ਜੋ ਜਾਣੈ ਤੂੰ ਆਪਣੇ ਕਾਜੈ ਸੋ ਸੰਗ ਨਾ ਚਾਲੈ ਤੇਰਾ ਤਸੂਆ ਨਾਗੋ ਆਇਆ ਨਾਗ ਸਿਧਾਸੀ ਫੇਰ ਫਿਰਿਓ ਹਰ ਕਾਲ ਗਰਸੂਆ ਪੇਖ ਪੇਖ ਰੇ ਕਸੁੰਭ ਕੀ ਲੀਲਾ ਰਾਤ ਮਾਜ ਤਿਨਹੂ ਲੋ ਹਸੂਆ ਛੀਦਤ ਡੋਰ ਦਿਨ ਸਵਾਰ ਰੈਣੀ ਜੀ ਕੋ ਕਾਜ ਨਾ ਕੀਨੋ ਕਛੁਆ ਕਰਤ ਕਰਤ ਇਵਹੀ ਬਿਰਧਾਨੋ ਹਾਰਿਓ ਉਕਤੇ ਤਨ ਖੀ ਨਸਵਾ ਜਿਉ ਮੋਹਿਓ ਉਨ ਮੋਹਨੀ ਬਾਲਾ ਉਸਤੇ ਘਟੈ ਨਾਹੀ ਰੋਚ ਜਸਵਾ ਜਗ ਐਸਾ ਮੋਹਿ ਗੁਰਹਿ ਦਿਖਾਇਓ ਤਉ ਸਰਣ ਪਰਿਓ ਤਜ ਗਰਬ ਸੁਆ ਮਾਰਗ ਪ੍ਰਭ ਕੋ ਸੰਤ ਬਤਾਇਓ ਦਿਲੀ ਨਾਨਕ ਦਾਸ ਭਗਤ ਹਰਿ ਜਸੁਆ ਗੌੜੀ ਮਹੱਲਾ ਪੰਜਵਾ ਤੁਝ ਬਿਨ ਕਮਲ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਆਧਾਰਾ ਰਹਾਉ ਅੰਤਰ ਕੀ ਵਿਦ ਤੂੰ ਹੀ ਜਾਣੀ ਤੂੰ ਹੀ ਸੱਜਣ ਸੁਹੇਲੇ ਸਰਬ ਸੁਖਾ ਮੈਂ ਤੁਜ ਤੇ ਪਾਏ ਮੇਰੇ ਠਾਕੁਰ ਅਗਾ ਅਤੋਲੇ ਵਰਨ ਨਾ ਸਾਕੋ ਤੁਮਰੇ ਰੰਗਾ ਗੁਣ ਨਿਧਾਨ ਸੁਖ ਦਾਤੇ ਅਗਮੈ ਗੋਚਰ ਪ੍ਰਭ ਅਵਿਨਾਸੀ ਪੂਰੇ ਗੁਰ ਤੇ ਜਾਤੇ ਪ੍ਰੰਪੋ ਕਾਟ ਕੀਏ ਨਹੀਂ ਕੇਵਲ ਜਬ ਤੇ ਹਉ ਮੈਂ ਮਾਰੀ ਜਨਮ ਮਰਨ ਕੋ ਚੂਕੋ ਸਾਸਾ ਸਾਧ ਸੰਗ ਦਰਸਾਰੀ ਚਰਨ ਪਖਾਰ ਕਰੋ ਗੁਰ ਸੇਵਾ ਬਾਹਰ ਜਾਓ ਲਖ ਬਰੀਆ ਜਿਹੇ ਪ੍ਰਸਾਦ ਇਹੋ ਭੌਜਲ ਤਰਿਆ ਜਨ ਨਾਨਕ ਪ੍ਰਿਆ ਸੰਗ ਮਿਰਿਆ ਗੌੜੀ ਮਹੱਲਾ ਪੰਜਵਾ ਤੁਝ ਬਿਨ ਰੀ ਜਾਵੇ ਤੋਹੀ ਤੇਰੋ ਰੂਪ ਸਗਲ ਦੇਖ ਮੋਹੀ ਰਹਾਓ ਸੁਰਗ ਪੈ ਆਲ ਮਿਰਤ ਭੂ ਮੰਡਲ ਸਰਬ ਸਮਾਨੋ ਏਕੈ ਉਹੀ ਸਿਵ ਸਿਵ ਕਰਤ ਸਗਲ ਕਰ ਜੋ ਰਹਿ ਸਰਬ ਮਿਆ ਠਾਕੁਰ ਤੇਰੀ ਦੋਹੀ ਪਤਿਤ ਪਾਵਨ ਠਾਕੁਰ ਨਾਮ ਤੁਮਰਾ ਸੁਖਦਾਈ ਨਿਰਮਲ ਸੀਤ ਲੋਹੀ ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸਿਉ ਗਾਲ ਗਲੋਹੀ ਗੌੜੀ ਮਹੱਲਾ ਪੰਜਵਾ ਮਿਲਹੁ ਪਿਆਰੇ ਜੀ ਆ ਪ੍ਰਭ ਕੀਆ ਤੁਮਾਰਾ ਆ ਰਹਾਓ ਅਨਕ ਜਨਮ ਬਹੁ ਜੋਨੀ ਬ੍ਰਹਮਿਆ ਮੋਹਰ ਬੋਰ ਦੁਖ ਪਾਇਆ ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ ਦੇਹੋ ਦਰਸ ਹਰਿ ਰਾਇਆ ਸੋਈ ਹੋਵਾ ਤਿਸ ਬਾਣਾ ਅਵਰ ਨ ਕਿਨਹੀ ਕੀਤਾ ਤੁਮਰੇ ਪਾਣਾ ਪਰਮ ਮੋਹਿ ਮੋਹਿਆ ਜਾਗਤ ਨਾਹੀ ਸੂਤਾ ਬਿਨੋ ਸੁਨਹ ਤੁਮ ਪ੍ਰਾਨ ਪਦ ਪਿਆਰੇ ਕਿਰਪਾ ਦਇਆਲਾ ਰਾਖ ਲਿਹੋ ਪਿਤਾ ਪ੍ਰਮ ਮੇਰੇ ਅਨਾਥਾ ਕਰ ਪ੍ਰਤਿਪਾਲਾ ਜਿਸਨੋ ਤੁਮਹਿ ਦਿਖਾਇਓ ਦਰਸ਼ਨ ਸਾਧ ਸੰਗਤ ਕੈ ਪਾਛੈ ਕਰ ਕਿਰਪਾ ਧੂਰ ਦੇਹੋ ਸੰਤਨ ਕੀ ਸੁਖ ਨਾਨਕ ਇਹੋ ਬਾਛੈ ਗੌੜੀ ਮਹੱਲਾ ਪੰਜਵਾ ਹਉ ਤਾਕੈ ਬਲਿਹਾਰੀ ਜਾ ਕੈ ਕੇਵਲ ਨਾਮ ਆਧਾਰੀ ਰਹਾਉ ਮਹਿਮਾ ਕੀ ਕੇਤ ਗਨੀਐ ਜਨ ਪਾਰ ਬ੍ਰਹਮ ਰੰਗ ਰਾਤੇ ਸੂਖ ਸਾਜ ਆਨੰਦ ਤਿਨਾ ਸੰਗ ਓਨ ਸੰਸਰ ਅਵਰ ਨਾ ਦਾਤੇ ਜਗਤ ਉਧਾਰਨ ਹੀ ਆਏ ਜੋ ਜਨ ਦਰਸ ਪਿਆਸਾ ਓਨ ਕੀ ਸਰਨ ਪਰੈ ਸੋ ਤਰਿਆ ਸੰਤ ਸੰਗ ਪੂਰਨ ਆਸਾ ਤਾਕੈ ਚਰਨ ਪਰਵਤਾ ਜੀਵਾ ਜਨ ਕੈ ਸੰਗ ਨਿਹਾਲਾ ਭਗਤਨ ਕੀ ਰੇਣ ਹੋਏ ਮਨ ਮੇਰਾ ਹੋਹ ਪ੍ਰਭੂ ਕਿਰਪਾਲਾ ਰਾਜ ਜੋਬਨ ਅਬਦ ਜੋ ਦੀਸੈ ਸਭ ਕਿਛ ਜੁਗ ਮਹਿ ਘਾਟਿਆ ਨਾਮ ਨਿਧਾਨ ਸਦ ਨਵ ਤਨ ਨਿਰਮਲ ਇਹੋ ਨਾਨਕ ਹਰ ਤਨ ਖਟਿਆ ਗੌੜੀ ਮਹੱਲਾ ਪੰਜਵਾ ਜੋਗ ਜੁਗਤ ਸੁਨ ਆਇਓ ਗੁਰ ਤੇ ਮੋਹ ਕੋ ਸਤਗੁਰ ਸਬਦ ਬੁਝਾਇਓ ਰਹਾਓ ਨੌਖੰਡ ਪ੍ਰਿਥਵੀ ਇਸ ਤਨ ਮਹਿ ਰਵਿਆ ਨਿਮਖ ਨਿਮਖ ਨਮਸਕਾਰਾ ਦੀਖਿਆ ਗੁਰ ਕੀ ਮੁੰਦਰਾ ਕਾਨੀ ਦ੍ਰਿੜਿਓ ਏਕ ਨਿਰੰਕਾਰਾ ਪੰਜ ਚੇਲੇ ਮਿਲ ਭੈ ਇਕਤਰਾ ਏਕ ਸਕੈ ਵਸ ਕੀਏ ਦਸ ਬੈਰਾਗਨ ਆਗਿਆਕਾਰੀ ਤਵ ਨਿਰਮਲ ਜੋਗੀ ਥੀਏ ਪਰਮ ਜਰਾਏ ਚਰਾਈ ਬਬੂਤਾ ਪੰਥ ਏਕ ਕਰ ਪੇਖਿਆ ਸੂ ਸੋ ਕੀਨੀ ਬੂਤਾ ਜੋ ਠਾਕੋ ਮਸਤਕ ਲੇਖਿਆ ਜਹ ਭਉ ਨਾਹੀ ਤਾ ਆਸਨ ਬਾਧਿਓ ਸਿੰਗੀ ਅਨਹਦ ਬਾਣੀ ਤਤ ਵਿਚਾਰ ਡੰਡਾ ਕਰਿ ਰਾਖਿਓ ਜੁਗਤ ਨਾਮ ਮਨ ਭਾਨੀ ਐਸਾ ਜੋਗੀ ਵਡਭਾਗੀ ਭੇਟੈ ਮਾਇਆ ਕੇ ਬੰਧਨ ਕਾਟੈ ਸੇਵਾ ਪੂਜ ਕਰੋ ਤਿਸ ਮੂਰਤ ਕੀ ਨਾਨਕ ਤਿਸ ਭਗ ਚਾਟੈ ਗੌੜੀ ਮਹੱਲਾ ਪੰਜਵਾ ਅਨੂਪ ਪਦਾਰਥ ਨਾਮ ਸੁਨੋ ਸਗਲ ਧਿਆਇ ਲੈ ਮੀਤਾ ਹਰਿ ਔਖਦ ਜਾ ਕੋ ਗੁਰ ਦੀਆ ਕੇ ਨਿਰਮਲ ਚੀਤਾ ਰਹਾਉ ਅੰਧਕਾਰ ਮਿਟਿਓ ਤਿਹ ਤਨ ਤੇ ਗੁਰ ਸ਼ਬਦ ਦੀਪਕ ਪ੍ਰਗਾਸਾ ਭ੍ਰਮ ਕੀ ਜਾਲੀ ਤਾ ਕੀ ਕਾਟੀ ਜਾ ਕੋ ਸਾਧ ਸੰਗਤ ਵਿਸਵਾਸਾ ਤਾਰੀ ਨੇ ਭਵਜਲ ਤਾਰੂ ਵਿਖੜਾ ਬੋਇਤ ਸਾਧੂ ਸੰਗਾ ਪੂਰਨ ਹੋਈ ਮਨ ਕੀ ਆਸਾ ਗੁਰ ਭੇਟਿਓ ਹਰਿ ਰੰਗਾ ਨਾਮ ਖਜ਼ਾਨਾ ਭਗਤੀ ਪਾਇਆ ਮਨ ਤਨ ਤ੍ਰਿਪਤਿ ਅਗਾਏ ਨਾਨਕ ਹਰ ਜੀਉ ਤਾ ਕੋ ਦੇਵੈ ਜਾ ਕੋ ਹੁਕਮ ਮਨਾਏ ਗੌੜੀ ਮਹੱਲਾ ਪੰਜਵਾ ਦਇਆ ਮਿਆ ਕਰਿ ਪ੍ਰਾਨ ਪਦ ਮੋਰੇ ਮੋਹੇ ਅਨਾਥ ਸਰਣ ਪ੍ਰਭ ਤੋਰੀ ਅੰਧ ਕੋ ਮਹਾ ਹਾਥ ਦੇ ਰਾਖਾਓ ਕਛੂ ਸਿਆਨ ਭੁਗਤ ਨਾ ਮੋਰੀ ਰਹਾਓ ਕਰਨ ਕਰਾਵਣ ਸਭ ਕੇ ਤੁਮ ਹੀ ਤੁਮ ਸਮਰਥ ਨਾਹੀ ਅਨਹੋਰੀ ਤੁਮਰੀ ਗਤ ਮਿਤ ਤੁਮ ਹੀ ਜਾਣੀ ਸੇ ਸੇਵਕ ਜਨ ਭਾਗ ਮਥੋਰੀ ਆਪਣੇ ਸੇਵਕ ਸੰਗ ਤੁਮ ਪ੍ਰਭ ਰਾਤੇ ਓਤ ਪੋਤ ਭਗਤਨ ਸੰਗ ਜੋਰੀ ਪ੍ਰਿਯੋ ਪ੍ਰਿਯੋ ਨਾਮ ਤੇਰਾ ਦਰਸ਼ਨ ਚਾਹੈ ਜੈਸੇ ਦ੍ਰਿਸ਼ਟ ਉਹ ਚੰਦ ਚਕੋਰੀ ਰਾਮ ਸੰਤ ਮੈਂ ਭੇਦ ਕਿਛ ਨਾਹੀ ਏਕ ਜਨ ਕਈ ਮਹਿ ਨਾ ਕਰੋਰੀ ਜਾ ਕੈ ਪ੍ਰਗਟ ਪ੍ਰਭ ਹੋਆ ਆਨੰਦਨ ਕੀਰਤਨ ਰਸਨ ਰਮੋਰੀ ਤੁਮ ਸਮਰਾਥਿਆ ਭਾਰ ਅਤਿ ਉਚੇ ਸੁਖ ਦਾਤੇ ਪ੍ਰਭ ਪ੍ਰਾਨ ਅਧੋਰੀ ਨਾਨਕ ਕਉ ਪ੍ਰਭ ਕੀਜੈ ਕਿਰਪਾ ਓਨ ਸੰਤਨ ਕੈ ਸੰਗ ਸੰਗੋਰੀ ਗੌੜੀ ਮਹੱਲਾ ਪੰਜਵਾ ਤੁਮ ਹਰਿ ਸੇਤੀ ਰਾਤੇ ਸੰਤਹੁ ਨਿਵਾਹਿ ਲਿਓ ਮੋਕੋ ਪੁਰਖ ਵਿਧਾਤੇ ਊੜ ਪਹੁੰਚਾਓ ਦਾਤੇ ਰਹਾਓ ਤੁਮਰਾ ਮਰਮ ਤੁਮਾਹੀ ਜਾਣਿਆ ਤੁਮ ਪੂਰਨ ਪੁਰਖ ਵਿਧਾਤੇ ਰਾਖੋ ਸਰਣ ਅਨਾਥ ਦੀਨ ਕਉ ਕਰਹੁ ਹਮਾਰੀ ਗਾਤੇ ਤਰਨ ਸਾਗਰ ਬੋਹਿਤ ਚਰਨ ਤੁਮਾਰੇ ਤੁਮ ਜਾਣੋ ਆਪਣੀ ਭਾਤੇ ਕਰ ਕਿਰਪਾ ਜਿਸ ਰਾਖੋ ਸੰਗੇ ਤੇ ਤੇ ਪਾਰ ਪਰਾਤੇ ਈ ਤੂਤ ਪ੍ਰਭ ਤੁਮ ਸਮਰਥਾ ਸਭ ਕੇ ਤੁਮਰੇ ਹਾਥੇ ਐਸਾ ਨਿਧਾਨ ਦੇਹੋ ਮੋ ਕਉ ਹਰ ਜਨ ਚਲੈ ਹਮਾਰਾ ਸਾਥੇ ਨਿਰਗੁਣਿਆਰੇ ਕਉ ਗੁਣ ਕੀ ਕੀਜੈ ਹਰ ਨਾਮ ਮੇਰਾ ਮਨ ਜਾਪੇ ਸੰਤ ਪ੍ਰਸਾਦ ਨਾਨਕ ਹਰਿ ਭੇਟੇ ਮਨ ਤਨ ਸੀਤਲ ਧਰਾਪੇ ਗੌੜੀ ਮਹੱਲਾ ਪੰਜਵਾ ਸਾਹਜ ਸਮਾਇਓ ਦੇਵ ਮੋਕੋ ਸਤਿਗੁਰੂ ਭੈ ਦਇਆਲ ਦੇਵ ਰਹਾਉ ਕਾੜ ਜੇਵਰੀ ਕੀ ਉਦਾਸਰੋ ਸੰਤਨ ਟਹਲਾਇਓ ਏਕ ਨਾਮ ਕੋ ਥਿਓ ਪੂਜਾਰੀ ਮੋਕੋ ਅਚਰਜ ਗੁਰਹਿ ਦਿਖਾਇਓ ਭਇਓ ਪ੍ਰਗਾਸ ਸਰਬ ਗੁਜਿਆਰਾ ਗੁਰ ਗਿਆਨ ਮਨਹਿ ਪ੍ਰਗਟਾਇਓ ਅੰਮ੍ਰਿਤ ਨਾਮ ਪਿਓ ਮਨ ਤ੍ਰਿਪਤਿਆ ਅਨ ਭੈ ਠਹਰਾਇਓ ਮਾਨ ਆਗਿਆ ਸਰਬ ਸੁਖ ਪਾਏ ਦੁਖਾ ਠਾਓ ਗਵਾਇਓ ਜੋ ਸੁਖ ਪ੍ਰਸੰਨ ਭੈ ਪ੍ਰਭ ਠਾਕੁਰ ਸਭ ਆਨੰਦ ਰੂਪ ਦਿਖਾਇਓ ਨਾ ਕਿਛ ਆਵਤ ਨਾ ਕਿਛ ਜਾਵਤ ਸਭ ਖੇਲ ਕੀਓ ਹਰਿ ਰਾਇਓ ਕਹੋ ਨਾਨਕ ਅਗਮ ਅਗਮ ਹੈ ਠਾਕੁਰ ਭਗਤ ਟੇਕ ਹਰਿ ਨਾਇਓ ਗੌੜੀ ਮਹੱਲਾ ਪੰਜਵਾ ਪਾਰ ਬ੍ਰਹਮ ਪੂਰਨ ਪਰਮੇਸ਼ਰ ਮਨ ਤਾ ਕੀ ਓਟ ਜੈ ਰੇ ਜਿਨ ਧਾਰੇ ਬ੍ਰਹਮੰਡ ਖੰਡ ਤਾ ਕੋ ਨਾਮ ਜੈ ਰੇ ਰਹਾਓ ਮਨ ਕੀ ਮਤ ਆਗਹੁ ਹਰਿ ਜਨ ਹੁਕਮ ਬੂਝ ਸੁਖ ਪਾਈਐ ਰੇ ਜੋ ਪ੍ਰਭ ਕਰੈ ਸੋਈ ਪਰ ਸੁਖ ਦੁਖ ਉਹੀ ਧਿਆਈਐ ਰੇ ਕੋਟਿ ਪਤ ਤੂ ਧਾਰੇ ਖੇਨ ਮਹਿ ਕਰਤੇ ਬਾਰ ਨਾ ਲਾਗੈ ਰੇ ਦੀਨ ਦਰਦ ਦੁਖ ਭੰਜਨ ਸੁਆਮੀ ਜਿਸ ਭਾਵੈ ਤਿਸੈ ਨਿਵਾਜੈ ਰੇ ਸਭ ਕੋ ਮਾਤ ਪਿਤਾ ਪ੍ਰਤਿਪਾਲ ਕੇ ਜੀ ਪ੍ਰਾਨ ਸੁਖ ਸਾਗਰ ਰੇ ਦੇਂਦੇ ਤੋੜ ਨਾਹੀ ਤਿਸ ਕਰਤੇ ਪੂਰ ਰਹਿਓ ਰਤਨਾਗਰ ਰੇ ਜਾਚਕ ਜਾਚੈ ਨਾਮ ਤੇਰਾ ਸੁਆਮੀ ਕਟ ਕਟ ਅੰਤਰ ਸੋਈ ਰੇ ਨਾਨਕ ਦਾਸ ਤਾ ਕੀ ਸਰਣਾਈ ਜਾਤੇ ਬ੍ਰਿਥਾ ਨਾ ਕੋਈ ਰੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਹਰਿ ਹਰਿ ਕਬੂ ਨਾ ਮਨੋ ਵਿਸਾਰੇ ਇਹਾਉ ਹਾ ਸਰਬ ਸੁਖ ਦਾਤਾ ਸਗਲ ਘਟਾ ਪ੍ਰਤਿਪਾਰੇ ਰਹਾਉ ਮਹਾ ਕਸ਼ਟ ਕਾਟੈ ਖਿਨ ਪੀਤਰ ਰਸਨਾ ਨਾਮ ਚਿਤਾਰੇ ਸੀਤਲ ਸਾ ਸੁਖ ਹਰ ਸਰਣੀ ਜਲਤੀ ਅਗਨ ਨਿਵਾਰੇ ਗਰਭ ਕੁੰਡ ਨਰਕ ਤੇ ਰਾਖੈ ਭਵਜਲ ਭਾਰ ਉਤਾਰੇ ਚਰਨ ਕਮਲਿਆ ਰਾਧਤ ਮਨ ਮੈ ਜਾਂ ਕੀ ਤਰਾਸ ਵਿਦਾਰੇ ਪੂਰਨ ਪਾਰ ਬ੍ਰਹਮ ਪਰਮੇਸ਼ਰ ਉਚਾ ਅਗਮਾ ਪਾਰੇ ਗੁਣ ਗਾਵਤ ਧਿਆਵਤ ਸੁਖ ਸਾਗਰੇ ਜੂਏ ਜਨਮ ਨਾ ਹਾਰੇ ਕਾਮ ਕ੍ਰੋਧ ਲੋਭ ਮੋਹ ਮਨ ਲੀਨੋ ਨਿਰਗੁਣ ਕੇ ਦਾਤਾਰੇ ਕਰ ਕਿਰਪਾ ਆਪਣੋ ਨਾਮ ਦੀਜੈ ਨਾਨਕ ਸਤ ਬਲਿਹਾਰੇ ਰਾਗ ਗੌੜੀ ਜੇਤੀ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰੂ ਪ੍ਰਸਾਦਿ ਸੁਖ ਨਾਹੀ ਰੇ ਹਰਿ ਭਗਤ ਬਿਨਾ ਜੀਤ ਜਨਮੇ ਹੋ ਰਤਨ ਮੋਲਕ ਸਾਧ ਸੰਗਤ ਜਪ ਏਕ ਕਿਨਾਰ ਹਾਉ ਸੁਤ ਸੰਪਤ ਬਨਤਾ ਬਿਨੋਦ ਛੋੜ ਗਏ ਬਹੁ ਲੋਗ ਭੋਗ ਹੈ ਵਰ ਵਰ ਰਾਜ ਰੰਗ ਤਿਆਗ ਚਲਿਓ ਹੈ ਮੂੜ ਨੰਗ ਚੋਆ ਚੰਦਨ ਦੇਹ ਫੂਲਿਆ ਸੋ ਤਨ ਧਰ ਸੰਗ ਰੂਲਿਆ ਮੋਹ ਮੋਹਿਆ ਜਾਣੈ ਦੂਰ ਹੈ ਕਹੋ ਨਾਨਕ ਸਦਾ ਹਦੂਰ ਹੈ ਗੌੜੀ ਮਹੱਲਾ ਪੰਜਵਾ ਮਨ ਧਰ ਧਰ ਬੇ ਹਰਿ ਨਾਮ ਨੂੰ ਸਾਗਰ ਲਾਰ ਸੰਸਾ ਸੰਸਾਰ ਗੁਰ ਬੋਹਿਤ ਪਾਰ ਗ੍ਰਾਮ ਨੂੰ ਰਹਾਉ ਕਾਲੀ ਕਾਲ ਖੰਧਿਆਰੀਆ ਗੁਰ ਗਿਆਨ ਦੀਪ ਉਜਿਆਰੀਆ ਬਿਖ ਬਿਖਿਆ ਪਸਰੀ ਅਤਕਨੀ ਉਬਰੇ ਜਪ ਜਪ ਹਰ ਗੁਣੀ ਮਤਵਾਰੋ ਮਾਇਆ ਸੋਇਆ ਗੁਰ ਭੇਟ ਭ੍ਰਮ ਪਉ ਖੋਇਆ ਕਹੋ ਨਾਨਕ ਏਕ ਤੇ ਆਇਆ ਘਟ ਘਟ ਨਦਰੀ ਆਇਆ ਗੋੜੀ ਮਹੱਲਾ ਪੰਜਵਾ दीवान हमारो तुही एक सेवा थारी गुर है टेक रहाव अनक जूत नहीं पाया गुर चाकर ले लाया मारे पंच बिखादिया गुर कृपा ते दल साध्या बख्शीस वजहो मिल एक नाम सूख साज आनंद विश्राम प्रभ के चाकर से भले नानक तिन पूजले गौड़ी महला पंजवा ਜੀ ਅਰੇ ਓਲਾ ਨਾਮ ਕਾ ਅਵਰ ਜੇ ਕਰਨ ਕਰਾਉਨ ਤਿਨ ਮਹਿ ਭਉ ਹੈ ਜਾਮ ਕਾ ਰਹਾਓ ਅਵਰ ਜਤਨ ਨਹੀਂ ਪਾਈਐ ਵੱਡਾ ਭਾਗ ਹਰ ਧਿਆਈਐ ਲਾਖ ਹਕਮਤੀ ਜਾਣੀਐ ਆਗੈ ਤਿਲ ਨਹੀਂ ਮਾਨੀਐ ਅਹੰ ਬੋਧਿ ਕਰਮ ਕਮਾਵਨੇ ਗ੍ਰਹਿ ਬਾਲੂ ਨੀਰ ਬਹਾਵਨੇ ਪ੍ਰਭ ਕਿਰਪਾਲ ਕਿਰਪਾ ਕਰੈ ਨਾਮ ਨਾਨਕ ਸਾਧੂ ਸੰਗ ਮਿਲਾਏ ਗੌੜੀ ਮਹੱਲਾ ਪੰਜਵਾ ਬਾਰ ਨੈ ਬਲਿਹਾਰ ਨੈ ਲਖ ਬਰਿਆ ਨਾਮੋ ਨਾਮ ਸਾਹਿਬ ਕੋ ਪ੍ਰਾਨ ਅਧਰਿਆ ਰਹਾਓ ਕਰਨ ਕਰਾਵਣ ਤੁਹੀ ਏਕ ਜੀ ਜੰਤ ਕੀ ਤੁਹੀ ਟੇਕ ਰਾਜ ਜੋਬਨ ਪ੍ਰਭ ਤੂੰ ਤਨੀ ਤੂੰ ਨਿਰਗੁਣ ਤੂੰ ਸਰਗੁਣੀ ਈਹਾ ਊਹਾ ਤੁਮ ਰਖੇ ਗੁਰ ਕਿਰਪਾ ਤੇ ਕੋ ਲਖੇ ਅੰਤਰ ਜਾਮੀ ਪ੍ਰਭ ਸੁਜਾਨ ਨਾਨਕ ਤਕਿਆ ਤੁਹੀ ਤਾਣ ਗੌੜੀ ਮਹੱਲਾ ਪੰਜਵਾ ਹਰੇ ਹਰੇ ਹਰਿਆ ਰਾਧਿਆ ਸੰਤ ਸੰਗ ਹਰ ਮਨੋ ਸਹਿ ਭਰਮ ਮੋਹ ਭਉ ਸਾਧਿਆ ਰਹਾਓ ਬੇਦ ਪ੍ਰਾਣ ਸਿਮਰਿਤ ਬਨੇ ਸਭ ਊਚ ਬਿਰਾਜਿਤ ਜਨ ਸੁਨੇ ਸਗਲ ਅਸਥਾਨ ਪੈ ਭੀਤ ਚੀਨ RAM ਸੇਵਕ ਪੈ ਰਾਤ ਕੀਨ ਲਖ 84 ਜੂਨ ਫਿਰੈ ਗੋਬਿੰਦ ਲੋਕ ਨਹੀਂ ਜਨਮ ਮਰਹਿ ਬਲ ਬੁੱਧ ਸਿਆਨ ਭਉ ਮੈਂ ਰਹੀ ਹਰਿ ਸਾਧ ਸਰਨ ਨਾਨਕ ਗਹੀ ਗੌੜੀ ਮਹੱਲਾ ਪੰਜਵਾ ਮਨ RAM ਨਾਮ ਗੁਣ ਗਾਈਐ ਨੀਤ ਨੀਤ ਹਰਿ ਸੇਵੀਐ ਸਾਸ ਸਾਸ ਹਰਿ ਧਿਆਈਐ ਰਹਾਓ ਸੰਤ ਸੰਗ ਹਰ ਮਨ ਵਸੈ ਦੁਖ ਦਰਦ ਅਨੇਰਾ ਭ੍ਰਮ ਨਸੈ ਸੰਤ ਪ੍ਰਸਾਦ ਅਰ ਜਾਪਿਐ ਸੋ ਜਨ ਦੂਖ ਨ ਵਿਆਪਿਐ ਜਾ ਕੋ ਗੁਰ ਹਰ ਮੰਤਰ ਦੇ ਸੋ ਉਬਰਿਆ ਮਾਇਆ ਅਗਨ ਤੇ ਨਾਨਕ ਕਉ ਪ੍ਰਮਿਆ ਆਕਾਰੇ ਮੇਰਾ ਮਨ ਤਨ ਵਸੈ ਨਾਮ ਹਾਰੇ ਗੌੜੀ ਮਹੱਲਾ ਪੰਜਵਾ ਰਸਨਾ ਜਪਿਐ ਏ ਗੁਨਾਮ ਨਾਮ ਆ ਸੁਖ ਆਨੰਦ ਕਨਾ ਆਗੈ ਜੀਅ ਕੈ ਸੰਗ ਕਾਮ ਰਹਾਓ ਕਟਿਐ ਤੇਰਾ ਅਹੰ ਰੋਗ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਹਰ ਰਸ ਜਿਨ ਜਨ ਜਾਖਿਆ ਤਾ ਕੀ ਤ੍ਰਿਸ਼ਨਾ ਲਾਥਿਆ ਹਰ ਬਿਸਰਾਮ ਨਿਧਿ ਪਾਇਆ ਸੋ ਔਰ ਨ ਕਤ ਹੀ ਧਾਇਆ ਹਰ ਹਰ ਨਾਮ ਜਾਕੋ ਗੁਰ ਦੀਆ ਨਾਨਕ ਤਾ ਕਾ ਭਉ ਗਿਆ ਗੌੜੀ ਮਹੱਲਾ ਪੰਜਵਾ ਜਾ ਕਉ ਬਿਸਰੈ ਰਾਮ ਨਾਮ ਤਾਹੂ ਕੋ ਪੀਰ ਸਾਸਨ ਬਿਹਰ ਵਹਿ ਸੇ ਗੁਣੀ ਗਹੀਰ ਰਹਾਓ ਜਾ ਕੋ ਗੁਰਮੁਖ ਹਿਰਦੈ ਬੋਧੇ ਤਾ ਕੈ ਕਾਰ ਤਲ ਨਾਮ ਨਿਦ ਸਿਧੇ ਜੋ ਜਾਣੈ ਹਰ ਪ੍ਰਭ ਤਨੀ ਕਿਛ ਨਾਹੀ ਤਾ ਕੈ ਕਮੀ ਕਰਨਾ ਹਾਰ ਪਛਾਨਿਆ ਸਰਬ ਸੂਖ ਰੰਗ ਮਾਣਿਆ ਹਰਿ ਧਨ ਜਾ ਕੈ ਗ੍ਰਹਿ ਵਸੈ ਕਹੋ ਨਾਨਕ ਤਿਨ ਸੰਗ ਦੁਖ ਨਸੈ ਗੌੜੀ ਮਹੱਲਾ ਪੰਜਵਾ ਗਰਵ ਵਡੋ ਮੂਰੇ ਤਨੋ ਰਹਾਣ ਨਹੀਂ ਗਹੁ ਕਿਤਨੋ ਰਹਾਉ ਬੇਬਰਜਤ ਬੇਦ ਸੰਤਨਾ ਆਉ ਆਉ ਸਿਉ ਰੇ ਹਿਤਨੋ ਹਾਰ ਜੂ ਆ ਵਿਦੇ ਇੰਦਰੀ ਵਸ ਲੈ ਜਿਤਨੋ ਹਰਨ ਪਰਮ ਸੰਪੂਰਨਾ ਚਰਨ ਕਮਲ ਰੰਗ ਰਿਤਨੋ ਨਾਨਕ ਉਧਰੇ ਸਾਧ ਸੰਗੇ ਕਿਰਪਾ ਨਿਦ ਮੈਂ ਦਿੱਤਨੋ ਗੌੜੀ ਮਹੱਲਾ ਪੰਜਵਾ ਮੋਹਿ ਦਾਸ ਰੋ ਠਾਕੁਰ ਕੋ ਧਾਨ ਪ੍ਰਭ ਕਾ ਖਾਨਾ ਰਹਾਓ ਐਸੋ ਹੈ ਰੇਖ ਹਸਮ ਹਮਾਰਾ ਖਿਨ ਮੈਂ ਸਾਜ ਸਵਾਰਨ ਹਾਰਾ ਕਾਮ ਕਰੀ ਦੇ ਠਾਕੁਰ ਭਾਵਾ ਗੀਤ ਰਿਤ ਪ੍ਰਭ ਕੇ ਗੁਣ ਗਾਵਾ ਸਰਣ ਪਰਿਓ ਠਾਕੁਰ ਵਜੀਰਾ ਤਨਾ ਦੇਖ ਮੇਰਾ ਮਨ ਧੀਰਾ ਏਕ ਟੇਕ ਏਕੋ ਆਧਾਰਾ ਜਨ ਨਾਨਕ ਹਰ ਕੀ ਲਾਗਾ ਕਾਰਾ ਗੌੜੀ ਮਹੱਲਾ ਪੰਜਵਾ ਹੈ ਕੋਈ ਐਸਾ ਹਉ ਮੈਂ ਤੋਰੈ ਇਸ ਮੀਠੀ ਤੇ ਇਹੋ ਮਨ ਹੋਰੈ ਰਹਾਉ ਅਗਿਆਨੀ ਮਾਨੁਖ ਭਇਆ ਜੋ ਨਾਹੀ ਸੋ ਲੋਰੈ ਰਹਿਣ ਅੰਧਾਰੀ ਕਾਰਿਆ ਕਵਣ ਜੁਗਤ ਜਿਤ ਭੋਰੈ ਭ੍ਰਮ ਤੋ ਭ੍ਰਮ ਤੋ ਹਾਰਿਆ ਅਨਕ ਵਿਧੀ ਘਟੂ ਰੈ ਕਹੋ ਨਾਨਕ ਕਿਰਪਾ ਭਈ ਸਾਧ ਸੰਗਤ ਨਿਰਮੂਹ ਰਹਿ ਗੌੜੀ ਮਹੱਲਾ ਪੰਜਵਾ ਚਿੰਤਾ ਮਣ ਕਰੁਣਾ ਮਈ ਰਹਾਉ ਦੀਨ ਦਇਆਲਾ ਪਾਰ ਜਾ ਕੈ ਸਿਮਰਨ ਸੁਖ ਭਏ ਅਕਾਲ ਪੁਰਖ ਅਗਾਧ ਬੋਧ ਸੁਨਤ ਜਸੋ ਕੋਟਿ ਅਗ ਖਏ ਕਿਰਪਾ ਨਿਧ ਪ੍ਰਮਿਆ ਧਾਰੇ ਨਾਨਕ ਹਰਿ ਹਰਿ ਨਾਮ ਲਏ ਗੌੜੀ ਪੂਰਬੀ ਮਹੱਲਾ ਪੰਜਵਾ ਮੇਰੇ ਮਨ ਸਰਨ ਪ੍ਰਭੂ ਸੁਖ ਪਾਏ ਜਾ ਦਿਨ ਬਿਸਰੈ ਪ੍ਰਾਣ ਸੁਖ ਦਾਤਾ ਸੋ ਦਿਨ ਜਾਤ ਅਜਾਏ ਰਹਾਉ ਏਕ ਰਹਿਣ ਕੇ ਪਾਹੁਨ ਤੁਮ ਆਏ ਬਹੁ ਜੁਗ ਆਸ ਵਧਾਏ ਗ੍ਰਹਿ ਮੰਦਰ ਸੰਪੈ ਜੋ ਦੀਸੈ ਜੋ ਤਰਵਰ ਕੀ ਛਾਏ ਤਨ ਮੇਰਾ ਸੰਪੈ ਸਭ ਮੇਰੀ ਬਾਗ ਮਿਲਕ ਸਭ ਜਾਏ ਦੇਵਨ ਹਾਰਾ ਬਿਸਰਿਓ ਠਾਕੁਰ ਖਿਨ ਮਹਿ ਹੋਤ ਪਰਾਏ ਪਹਿਰੈ ਬਾਗਾ ਕਰ ਸੁਨਾਨਾ ਝੂਆ ਚੰਦਨ ਲਾਏ ਨਿਰਪਉ ਨਿਰੰਕਾਰ ਨਹੀਂ ਚੀਨਿਆ ਜੋ ਹਸਤੀ ਨਾ ਆਏ ਜੋ ਹੋਏ ਕਿਰਪਾਲਤਾ ਸਤਿਗੁਰ ਮੇਲਾ ਸਭ ਸੁਖ ਹਰ ਕੇ ਨਾਏ ਮੁਕਤ ਭਇਆ ਬੰਧਨ ਗੁਰ ਖੋਲੇ ਜਨ ਨਾਨਕ ਹਰ ਗੁਣ ਗਾਏ ਗੌੜੀ ਪੂਰਬੀ ਮਹੱਲਾ ਪੰਜਵਾ ਮੇਰੇ ਮਨ ਗੁਰ ਗੁਰ ਗੁਰ ਸਾਧ ਕਰੀਐ ਰਤਨ ਜਨਮ ਸਕਲ ਗੁਰ ਕੀਆ ਦਰਸ਼ਨ ਕਉ ਬਰਿ ਹਰਿਐ ਰਾਵ ਜੀਤੇ ਸਾਸ ਗ੍ਰਾਸ ਮਨ ਲੇਤਾ ਤੇਤੇ ਹੀ ਗੁਣ ਗਾਈਐ ਜੋ ਹੋਏ ਦਇਆਲ ਸਤਿਗੁਰ ਆਪਣਾ ਤਾਂ ਇਹ ਮਤ ਬੁਧਿ ਪਾਈਐ ਮੇਰੇ ਮਨ ਨਾਮ ਲਏ ਜਮ ਬੰਧ ਤੇ ਛੂਟੈ ਸਰਬ ਸੁਖਾ ਸੁਖ ਪਾਈਐ ਸੇਵ ਸੁਆਮੀ ਸਤਿਗੁਰ ਦਾਤਾ ਮਨ ਬੰਛਿਤ ਫਲ ਆਈਐ ਨਾਮ ਇਸ਼ਟ ਮੀਤ ਸੁਤ ਕਰਤਾ ਮਨ ਸੰਗ ਤੁਹਾਰੈ ਚੱਲੈ ਕਰ ਸੇਵਾ ਸਤਿਗੁਰ ਆਪਣੇ ਕੀ ਗੁਰ ਤੇ ਪਾਈਐ ਪਾਲੈ ਗੁਰ ਕਿਰਪਾਲ ਕਿਰਪਾ ਪ੍ਰਭ ਧਾਰੀ ਬਿਨਸੇ ਸਰਬ ਅੰਦੇਸਾ ਨਾਨਕ ਸੁਖ ਪਾਇਆ ਹਰ ਕੀਰਤਨ ਮਿਟਿਓ ਸਗਲ ਕਲੇਸਾ ਰਾਗ ਗੌੜੀ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ ਰਹਾ ਕੋਟ ਜੋਰੇ ਲਾਖ ਕਰੋਰੇ ਮਨ ਨਾ ਹੋਰੇ ਪਰੈ ਪਰੈ ਹੀ ਕੋ ਲੁਝੀਏ ਸੁੰਦਰ ਨਾਰੀ ਅਨਕ ਪ੍ਰਕਾਰੀ ਪਰ ਗ੍ਰਹਿ ਵਿਕਾਰੀ ਬੁਰਾ ਭਲਾ ਨਹੀਂ ਸੁਝੀਏ ਅਨਕ ਬੰਧਨ ਮਾਇਆ ਪਰਮਤ ਪਰਮਾਇਆ ਗੁਣ ਨਿਧ ਨਹੀਂ ਗਾਇਆ ਮਨ ਵਿਖੈ ਹੀ ਮਹਿ ਜੀਏ ਜਾ ਕੋਰੇ ਕਿਰਪਾ ਕਰੈ ਜੀਵਤ ਸੋਈ ਮਰੈ ਸਾਧ ਸੰਗ ਮਾਇਆ ਤਰੈ ਨਾਨਕ ਸੋਜਨ ਦਰ ਹਰਿ ਸਿਜੀਏ ਗੌੜੀ ਮਹੱਲਾ ਪੰਜਵਾ ਸਭ ਹੂ ਕੋ ਰਸ ਹਰਿ ਹੋ ਰਹਾਉ ਕਾਹੂ ਜੋਗ ਕਾਹੂ ਭੋਗ ਕਾਹੂ ਗਿਆਨ ਕਾਹੂ ਧਿਆਨ ਕਾਹੂ ਹੋ ਡੰਡ ਤਰ ਹੋ ਕਾਹੂ ਜਾਪ ਕਾਹੂ ਤਾਪ ਕਾਹੂ ਪੂਜਾ ਹੋ ਨੇਮ ਕਾਹੂ ਹੋ ਗਉਣ ਕਰ ਹੋ ਕਾਹੂ ਤੀਰ ਕਾਹੂ ਨੀਰ ਕਾਹੂ ਬੇਦ ਵਿਚਾਰ ਨਾਨਕਾ ਭਗਤ ਪ੍ਰਿਆ ਹੋ ਗੌੜੀ ਮਹੱਲਾ ਪੰਜਵਾ ਗੁਣ ਕੀਰਤ ਨਿਧਿ ਮੋਰੀ ਰਹਾ ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਰੂਪ ਤੂੰ ਹੀ ਰੰਗ ਆਸ ਓਟ ਪ੍ਰਭ ਤੋਰੀ ਤੂੰ ਹੀ ਮਾਨ ਤੂੰ ਹੀ ਧਾਨ ਤੂੰ ਹੀ ਪਾਤੇ ਤੂੰ ਹੀ ਪ੍ਰਾਨ ਗੁਰ ਤੂਟੀ ਲੈ ਜੋਰੀ ਤੂੰ ਹੀ ਗ੍ਰਹਿ ਤੂੰ ਹੀ ਬਨ ਤੂੰ ਹੀ ਗਾਉ ਤੂੰ ਹੀ ਸੁਣ ਹੈ ਨਾਨਕ ਨੇਰ ਨੇਰੀ ਗੌੜੀ ਮਹੱਲਾ ਪੰਜਵਾ ਮਾਤੋ ਹਰ ਰੰਗ ਮਾਤੋ ਰਹਾਓ ਉਹੀ ਪੀਓ ਉਹੀ ਖਿਓ ਗ੍ਰਹਿ ਦਿਓ ਦਾਨ ਕੀਓ ਉਹਾਉ ਸਿਓ ਮਨ ਰਾਤੋ ਉਹੀ ਪਾਠੀ ਉਹੀ ਪੋਚਾ ਉਹੀ ਪਿਆਰੋ ਉਹੀ ਰੂਚਾ ਮਨ ਉਹ ਸੁਖ ਜਾਤੋ ਸਾਜ ਖੇਲ ਆਨੰਦ ਖੇਲ ਰਹੇ ਫੇਰ ਭੈ ਮੇਲ ਨਾਨਕ ਗੁਰ ਸ਼ਬਦ ਪਰਾਤੋ ਰਾਗ ਗੌੜੀ ਮਾਲਵਾ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਹਰਿ ਨਾਮ ਲੇਹੋ ਮੀਤਾ ਲੇਹੋ ਆਗੈ ਬਿਖਮ ਪੰਤ ਪਿਆਨ ਰਹਾਉ ਸੇਵਤ ਸੇਵਤ ਸਦਾ ਸੇਵ ਤੇਰਾ ਸੰਗ ਬਸਤ ਹੈ ਕਾਲ ਕਰ ਸੇਵਾ ਤੂੰ ਸਾਧ ਕੀ ਹੋ ਕਾਟਿਐ ਜਮ ਜਾਲੋ ਹੂਮ ਜਗ ਤੀਰਥ ਕੀਏ ਵਿੱਚ ਹਉਮੈ ਬਧੇ ਵਿਕਾਰ ਨਰਕ ਸੁਰਗ ਪੁੰਚ ਨਾ ਹੋਏ ਬੌਰ ਬੌਰ ਅਵਤਾਰ ਸ਼ਿਵਪੁਰੀ ਬ੍ਰਹਮ ਇੰਦਰਪੁਰੀ ਨੇਚਲ ਕੋ ਥਾਉ ਰਾਹੇ ਬਿਨ ਹਰਿ ਸੇਵਾ ਸੁਖ ਨਹੀਂ ਹੋ ਸਾਗਤ ਆਵਹਿ ਜਾਹੇ ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਾ ਪੁਕਾਰ ਨਾਨਕ ਕਹੈ ਸੁਨ ਰੇ ਮਨਾ ਕਰ ਕੀਰਤਨ ਹੋਏ ਉਧਾਰ ਰਾਗ ਗੌੜੀ ਮਾਲਾ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਇਓ ਬਾਲ ਬੁੱਧ ਕਰੇ ਹਰਖ ਸੋਗ ਹਾਨ ਮਿਰਤ ਦੁਖ ਸੁਖ ਚਿਤ ਸੰਸਰ ਗੁਰ ਮਿਲੇ ਰਹਾਉ ਜੋ ਲੋ ਹੋ ਕਿਸ ਸੋਚੋ ਚਿਤੋ ਤੋ ਲੋ ਦੁਖਰ ਭਰੇ ਜੋ ਕਿਰਪਾਲ ਗੁਰ ਪੂਰਾ ਭੇਟਿਆ ਤੋ ਆਨੰਦ ਸਾਜੇ ਜੇਤੀ ਸਿਆਣਪ ਕਰਮ ਹੋ ਕੀਏ ਤੇ ਤੇ ਬੰਧ ਪਰੇ ਜੋ ਸਾਧੂ ਕਰਮ ਅਸਤਕ ਧਰਿਓ ਤਬ ਹਮ ਮੁਕਤ ਪਏ ਜੋ ਲੋ ਮੇਰੋ ਮੇਰੋ ਕਰਤੋ ਤੋ ਲੋ ਬਿਖ ਘੇਰੇ ਮਨ ਤਨ ਬੁੱਧਿ ਅਰਪੀ ਠਾਕੁਰ ਕਉ ਤਬ ਹਮ ਸਹਾਇ ਸੋਏ ਜੋ ਲੋ ਪੋਟ ਉਠਾਈ ਚੱਲਿਓ ਤੋ ਲੋ ਡਾਨ ਪਰੇ ਪੋਟ ਡਾਰ ਗੁਰ ਪੂਰਾ ਮਿਲਿਆ ਤੋ ਨਾਨਕ ਨਿਰਭਏ ਗੌੜੀ ਮਾਲਾ ਮਹੱਲਾ ਪੰਜਵਾ ਭਾਵਨ ਤਿਆਗਿਓ ਰੀ ਤਿਆਗਿਓ ਤਿਆਗਿਓ ਮੈਂ ਗੁਰ ਮਿਲ ਤਿਆਗਿਓ ਸਰਬ ਸੁਖ ਆਨੰਦ ਮੰਗਲ ਰਸ ਮਾਨ ਗੋਬਿੰਦਾ ਆਗਿਓ ਰਹਾਓ ਮਾਨ ਅਭਿਮਾਨ ਦੋਸ ਮਾਨੇ ਮਸਤਕ ਢਾਰ ਗੁਰ ਪਾਗਿਓ ਸੰਪਤ ਹਰਖ ਨਾ ਆਪਦ ਦੁਖਾ ਰੰਗ ਠਾਕਰੈ ਲਾਗਿਓ ਬਾਸ ਬਾਸਰੀ ਏਕੈ ਸੁਆਮੀ ਉਧਿਆਨ ਗਿਓ ਨਿਰਭਉ ਭਏ ਸੰਤ ਬ੍ਰਹਮ ਡਾਰਿਓ ਪੂਰਨ ਸਰਬਾਗਿਓ ਜੋ ਕਿਛ ਕਰਤਾ ਕਾਰਨ ਕੀਨੋ ਮਨ ਪੁਰੋ ਨਾ ਲਾਗਿਓ ਸਾਧ ਸੰਗਤ ਪ੍ਰਸਾਦ ਸੰਤਨ ਕੈ ਸੋਇਓ ਮਨ ਜਾਗਿਓ ਜਨ ਨਾਨਕ ਓੜ ਤੁਹਾਰੀ ਪਰਿਓ ਆਇਓ ਸਰਣਾਗਿਓ ਨਾਮ ਰੰਗ ਸਾਜ ਰਸ ਮਾਣੇ ਫਿਰ ਦੂਖ ਨਾ ਲਾਗਿਓ ਗੌੜੀ ਮਾਲਾ ਮਹੱਲਾ ਪੰਜਵਾ ਪਾਇਆ ਲਾਲ ਰਤਨ ਮਨ ਪਾਇਆ ਤਨ ਸੀਤਲ ਮਨ ਸੀਤਲ ਥੀਆ ਸਤਗੁਰ ਸਬਦ ਸਮਾਇਆ ਰਹਾਉ ਲਾਥੀ ਭੂਖ ਤ੍ਰਿਸ਼ਨ ਸਭ ਲਾਥੀ ਚਿੰਤਾ ਸਗਲ ਵਿਸਾਰੀ ਕਰ ਮਸਤਿ ਗੁਰ ਪੂਰਾ ਧਰਿਓ ਮਨ ਜੀਤੋ ਜਗ ਸਾਰੀ ਤ੍ਰਿਪਤ ਅਘਾਇ ਰਹੇ ਰਿਦੇ ਅੰਤਰੇ ਡੋਲਣ ਤੇ ਅਬ ਚੁਕੇ ਅਖੁੱਟ ਖਜ਼ਾਨਾ ਸਤਿਗੁਰ ਦੀ ਆ ਤੋਟ ਨਹੀਂ ਰੇ ਮੁਕੇ ਅਚਰ ਦੇਖ ਸੁਨੋਹਰੇ ਭਾਈ ਗੁਰ ਐਸੀ ਬੂਝ 부ਝਾਈ ਲਾਹੇ ਪਰਦਾ ਠਾਕੁਰ ਜੋ ਭੇਟਿਓ ਤੋ ਬਿਸਰੀ ਤਾਤਿ ਪਰਾਈ ਕਹਿਓ ਨਾ ਜਾਈ ਇਹੋ ਅਚੰਭੋ ਸੋ ਜਾਣੈ ਜਿਨ ਚਾਖਿਆ ਕਹੋ ਨਾਨਕ ਸਚ ਭੈ ਬਿਗਾਸਾ ਗੁਰ ਨਿਧਾਨ ਹਿਰਦੈ ਲੈ ਰਾਖਿਆ ਗੌੜੀ ਮਾਲਾ ਮਹੱਲਾ ਪੰਜਵਾ ਉਬਰਤ ਰਾਜਾ RAM ਕੀ ਸਰਣੀ ਸਰਬ ਲੋਕ ਮਾਇਆ ਕੇ ਮੰਡਲ ਗਿਰ ਗਿਰ ਪਰਤੇ ਧਰਣੀ ਰਹਾਉ ਸਾਸ ਸਿਮਰਿਤ ਬੇਦ ਵਿਚਾਰੇ ਮਹਾਪੁਰਖਨ ਇਉ ਕਹਿਆ ਬਿਨ ਹਰ ਭਜਨ ਨਾਹੀ ਨਿਸਤਾਰਾ ਸੂਖ ਨਾ ਕਿਨਹੁ ਲਹਾ ਤੀਨ ਭਵਨ ਕੀ ਲਖਮੀ ਜੋਰੀ ਬੂਝਤ ਨਾਹੀ ਲਹਰੇ ਬਿਨ ਹਰਿ ਭਗਤ ਕਹਾ ਥਿਤ ਪਾਵੈ ਫਿਰ ਤੋ ਪਹਰੇ ਪਹਰੇ ਅਨਕ ਬਿਲਾਸ ਕਰਤ ਮਨ ਮੋਹਨ ਪੂਰਨ ਹੋਤ ਨਾ ਕਾਮਾ ਜਲ ਤੋ ਜਲ ਤੋ ਕਬੂ ਨਾ ਬੂਝਤ ਸਗਲ ਬ੍ਰਿਥੇ ਬਿਨ ਨਾਮਾ ਹਰਿ ਕਾ ਨਾਮ ਜਪਹੁ ਮੇਰੇ ਮੀਤਾ ਇਹ ਸਾਰ ਸੁਖ ਪੂਰਾ ਸਾਧ ਸੰਗਤ ਜਨਮ ਮਰਨ ਨਿਵਾਰੈ ਨਾਨਕ ਜਨ ਕੀ ਧੂਰਾ ਗੌੜੀ ਮਾਲਾ ਮਹੱਲਾ ਪੰਜਵਾ ਮੂਖ ਇਹ ਬਿਦ ਕੋ ਸਮਝਾਵੈ ਕਰਤਾ ਹੋਏ ਜਨਾਵੈ ਰਹਾਉ ਅਨ ਜਾਣਤ ਕਿਸ ਮਹਿਕ ਮਾਨੋ ਜਬ ਤਬ ਕਛੂ ਨਾ ਸਾਦਾ ਦਹਾ ਦਿਸ ਲੈ ਇਹੋ ਮਨ ਦੌਰ ਆਇਓ ਕਮਨ ਕਰਮ ਕਰ ਬਾਦਾ ਮਨ ਤਨ ਧਨ ਭੂਮ ਕਾ ਠਾਕੁਰ ਹੋ ਇਸ ਕਾ ਇਹੋ ਮੇਰਾ ਪਰਮ ਹੋ ਕੈ ਜਿਸ ਨਾਹੀ ਇਹ ਪੈਖਰ ਪਏ ਪੈਰਾ ਤਬ ਇਹੋ ਕਾ ਕਮਾਵਨ ਪਰਿਆ ਜਬ ਇਹੋ ਕਛੂ ਨਾ ਹੋਤਾ ਜਬ ਏਕ ਨਿਰੰਜਨ ਰੰਕਾਰ ਪ੍ਰਭ ਸਭ ਕਿਛ ਆਪਹਿ ਕਰਤਾ ਆਪਣੇ ਕਰਤਬ ਆਪੇ ਜਾਣੈ ਜਿਨ ਇਹੋ ਰਚਨ ਰਚਾਇਆ ਕਹੋ ਨਾਨਕ ਕਰਨ ਹਾਰ ਹੈ ਆਪੇ ਸਤਿਗੁਰ ਪਰਮ ਚੁਕਾਇਆ ਗੌੜੀ ਮਾਲਾ ਮਹੱਲਾ ਪੰਜਵਾ ਹਾਰ ਬਿਨ ਅਵਰ ਕਿਰਿਆ ਬਿਰਥੇ ਜਪ ਤਪ ਸੰਜਮ ਕਰਮ ਕਮਾਣੇ ਇਹ ਓਰੈ ਮੂਸੇ ਰਹਾਉ ਵਰਤ ਨੇਮ ਸੰਜਮ ਮਹਰਾਤਾ ਤਿਨ ਕਾ ਆੜ ਨਾ ਪਾਇਆ ਆਗੈ ਚੱਲਣ ਔਰ ਹੈ ਭਾਈ ਊਹਾ ਕਾਮ ਨਾ ਆਇਆ ਤੀਰਥ ਨਾਏ ਅਰ ਧਰਨੀ ਭ੍ਰਮਤਾ ਆਗੈ ਠੌਰ ਨ ਪਾਵੇ ਊਹਾ ਕਾਮ ਨ ਆਵੇ ਏ ਬਿਦ ਉਹ ਲੋਗਨ ਹੀ ਪਤਿ ਆਵੇ ਚਤਰ ਵੇਦ ਮੁਖ ਬਚਨੀ ਉਚਰਾਏ ਆਗੈ ਮਹਲ ਨ ਪਾਈਐ ਬੂਝੈ ਨਾਹੀ ਏਕ ਸੁਧਾਕਰ ਉਹ ਸਗਲੀ ਝਾਕ ਚਖਾਈਐ ਨਾਨਕ ਕਹਤੋ ਇਹੋ ਵਿਚਾਰਾ ਜੇ ਕਮਾਵੇ ਸੋ ਪਾਰ ਗ੍ਰਾਮੀ ਗੁਰ ਸੇਵਹੁ ਅਰ ਨਾਮ ਧਿਆਵਹੁ ਤਿਆਗੋ ਮਨਹੁ ਗੁਮਾਨੀ ਗੌੜੀ ਮਾਲਾ ਪੰਜਵਾ ਮਾਧਵ ਹਰਿ ਹਰਿ ਹਰਿ ਮੁਖ ਕਹੀਐ ਹਮ ਤੇ ਕਛੂ ਨ ਹੋਵੈ ਸੁਆਮੀ ਜੋ ਰਾਖੋ ਤਿਉ ਰਹੀ ਹੈ ਰਾਮ ਕਿਆ ਕਿਛ ਕਰੈ ਕੇ ਕਰਨਾ ਹਾਰਾ ਕਿਆ ਇਸ ਹਾਥ ਵਿਚਾਰੇ ਜਿਤ ਤੁਮ ਲਾਵਹੁ ਤਿਤ ਹੀ ਲਾਗਾ ਪੂਰਨ ਖਸਮ ਹਮਾਰੇ ਕਰਹੁ ਕਿਰਪਾ ਸਰਬ ਕੇ ਦਾਤੇ ਏਕ ਰੂਪ ਲਿਵ ਲਾਵਹੁ ਨਾਨਕ ਕੀ ਬੇਨੰਤੀ ਹਰਿ ਪਹਿ ਆਪਣਾ ਨਾਮ ਜਪਾਵਹੁ ਰਾਗ ਗੌੜੀ ਬਾਜ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਦੀਨ ਦਇਆਲ ਦਮੋਦਰ ਰਾਯਾ ਜੀਓ ਕੋਟ ਜਨਾ ਕਰ ਸੇਵ ਲਗਾਇਆ ਜੀਓ ਭਗਤ ਵਛਲ ਤੇਰਾ ਬਿਰਦ ਰਖਾਇਆ ਜੀਓ ਪੂਰਨ ਸਭਨੀ ਜਾਈ ਜੀਓ ਕਿਉ ਪੇਖਾ ਪ੍ਰੀਤਮ ਕਵਣ ਸੋ ਕਰਨੀ ਜੀਓ ਸੰਤਾ ਦਾਸੀ ਸੇਵਾ ਚਰਣੀ ਜੀਓ ਇਹੋ ਜੀਓ ਬਤਾਈ ਬਲ ਬਲ ਜਾਈ ਜੀਓ ਤਿਸ ਨਿਵ ਨਿਵ ਲਾਗਉ ਪਾਈ ਜੀਓ ਪੋਥੀ ਪੰਡਿਤ ਵੇਦ ਖੋਜੰਤਾ ਜੀਓ ਹੋਏ ਬੈਰਾਗੀ ਤੀਰਥ ਨਾਵੰਤਾ ਜੀਓ ਗੀਤ ਨਾਦ ਕੀਰਤਨ ਗਾਵੰਤਾ ਜੀਓ ਹਰ ਨਿਰਭਉ ਨਾਮ ਧਿਆਈ ਜੀਓ ਭੈ ਕਿਰਪਾਲ ਸੁਆਮੀ ਮੇਰੇ ਜੀਓ ਪਤਿਤ ਪਵਿੱਤ ਲਗ ਗੁਰ ਕੇ ਪੈਰੇ ਜੀਓ ਭ੍ਰੰਪੋ ਕਾਟ ਕੀਏ ਨਿਰਵੈਰੇ ਜੀਓ ਗੁਰ ਮਨ ਕੀ ਆਸ ਪੂਰਾਈ ਜੀਓ ਜਿਨ ਨਾਉ ਪਾਇਆ ਸੋ ਧਨਵੰਤਾ ਜੀਓ ਜਿਨ ਪ੍ਰਭ ਧਿਆਇਆ ਸੋ ਸੋਭਾਵੰਤਾ ਜੀਓ ਜਿਸ ਸਾਧੂ ਸੰਗਤ ਤਿਸ ਸਭ ਸੋ ਕਰਣੀ ਜੀਓ ਜਨ ਨਾਨਕ ਸਾਜ ਸਮਾਈ ਜੀਓ ਗੌੜੀ ਮਹੱਲਾ ਪੰਜਵਾ ਮਾਝ ਆਓ ਹਮਾਰਾ RAM ਪਿਆਰੇ ਜੀਓ ਰਹਿਣ ਦਿਨਸ ਸਾਸ ਸਾਸ ਚਿਤਾਰੇ ਜੀਓ ਸੰਤ ਦਿਓ ਸੰਦੇਸਾ ਪੈ ਚਰਨਾਰੇ ਜੀਓ ਤੁਧ ਬਿਨ ਕਿਤ ਵਿਦ ਤਰੀਆ ਜੀਓ ਸੰਗ ਤੁਮਾਰੈ ਮੈਂ ਕਰੇ ਅਨੰਦਾ ਜੀਓ ਤ੍ਰਿਣ ਤ੍ਰਿਭਵਨ ਸੁਖ ਪਰਮਾਨੰਦਾ ਜੀਓ ਸੇ ਸੁਹਾਵੀ ਯੋ ਮਨ ਬਿਕਸੰਦਾ ਜੀਓ ਪੇਖ ਦਰਸ਼ਨ ਇਹੋ ਸੁਖ ਲਹੀਐ ਜੀਓ ਚਰਨ ਪਖਾਰ ਕਰੀ ਨਿਤ ਸੇਵਾ ਜੀਓ ਪੂਜਾ ਅਰਚਾ ਬੰਦਨ ਦੇਵਾ ਜੀਓ ਦਾਸਨ ਦਾਸੋ ਨਾਮ ਜਪ ਲੇਵਾ ਜੀਓ ਬਿਨੋ ਠਾਕੁਰ ਪਹਿ ਕਹੀਐ ਜੀਓ ਇਛ ਪੁੰਨੀ ਮੇਰੀ ਮਨ ਤਨ ਹਰਿਆ ਜੀਓ ਦਰਸ਼ਨ ਪੇਖ ਸਭ ਦੁਖ ਪਰ ਹਰਿਆ ਜੀਓ ਹਰਿ ਹਰਿ ਨਾਮ ਜਪੇ ਜਬ ਤਰਿਆ ਜੀਓ ਇਹੋ ਹਜ਼ਾਰੋ ਨਾਨਕ ਸੁਖ ਸਈਐ ਜੀਓ ਗੌੜੀ ਮਾਜ ਮਹੱਲਾ ਪੰਜਵਾ ਸੁਣ ਸੁਣ ਸਾਜਨ ਮਨ ਮਿਤ ਪਿਆਰੇ ਜੀਓ ਮਨ ਤਨ ਤੇਰਾ ਇਹੋ ਜੀਓ ਪੇਵਾਰੇ ਜੀਓ ਵਿਸਰ ਨਾਹੀ ਪ੍ਰਭ ਪ੍ਰਾਨ ਆਧਾਰੇ ਜੀਓ ਸਦਾ ਤੇਰੀ ਸਰਨਾਈ ਜੀਓ ਜਿਸ ਮਿਲਿਆ ਮਨ ਜੀਵੈ ਭਾਈ ਜੀਓ ਗੁਰ ਪ੍ਰਸਾਦੀ ਸੋ ਹਰਿ ਹਰਿ ਪਾਈ ਜੀਓ ਸਭ ਕਿਛ ਪ੍ਰਭ ਕਾ ਪ੍ਰਭ ਕੀਆ ਜਾਈ ਜੀਓ ਪ੍ਰਭ ਕੋ ਸਦ ਬਲ ਜਾਈ ਜੀਓ ਇਹੋ ਨਿਧਾਨ ਜਪੈ ਵਡ ਭਾਗੀ ਜੀਓ ਨਾਮ ਨਿਰੰਜਨ ਏਕ ਲਿਵ ਲਾਗੀ ਜੀਓ ਗੁਰ ਪੂਰਾ ਪਾਇਆ ਸਭ ਦੁਖ ਮਿਟਾਇਆ ਜੀਓ ਆਠ ਪਹਰ ਗੁਣ ਗਾਇਆ ਜੀਓ ਰਤਨ ਪਦਾਰਥ ਹਰਿ ਨਾਮ ਤੁਮਾਰਾ ਜੀਓ ਤੂੰ ਸੱਚਾ ਸਾਹੋ ਭਗਤ ਬਣ ਜਾ ਰਾ ਜੀਓ ਹਰ ਤਨ ਰਾਸ ਸਚ ਵਾਪਾਰਾ ਜੀਉ ਜਨ ਨਾਨਕ ਸਤ ਬਲਿਹਾਰਾ ਜੀਉ ਰਾਗ ਗੌੜੀ ਮਾਜ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰੂ ਪ੍ਰਸਾਦਿ ਤੂੰ ਮੇਰਾ ਬਹੁਮਾਨ ਕਰਤੇ ਤੂੰ ਮੇਰਾ ਬਹੁਮਾਨ ਜੋਰ ਤੁਮਾਰੈ ਸੁਖ ਵਸਾ ਸੱਚ ਸ਼ਬਦ ਨੀਸਾਨ ਰਹਾਓ ਸਭੇ ਗੱਲਾ ਜਾਤੀਆ ਸੁਣ ਕੇ ਚੁੱਪ ਕੀਆ ਕਾਦੀ ਸਿਰਤ ਨਾ ਲੱਦੀਆ ਮਾਇਆ ਮੋਹ ਫੜਿਆ ਦੇ ਬੁਝਾਰਤ ਸਾਰਤਾ ਸੇ ਅੱਖੀ ਡਿਠੜਿਆ ਕੋਈ ਜੇ ਮੂਰਖ ਲੋਭਿਆ ਮੂਲ ਨਾ ਸੁਣੀ ਕਹਾ ਇਕਸ ਦੋ ਚਹੁ ਕਿਆ ਗਣੀ ਸਭ ਇਕਤ ਸਾਧ ਮੁਠੀ ਇਕ ਆਧਨਾਏ ਰਸਿੜਾ ਕਾ ਵਿਰਲੀ ਜਾਏ ਉਠੀ ਭਗਤ ਸੱਚੇ ਦਰ ਸੋਹਦੇ ਅਨੰਦ ਕਰਹਿ ਦਿਨ ਰਾਤ ਰੰਗ ਰਤੇ ਪਰਮੇਸ਼ਰੈ ਜਨ ਨਾਨਕ ਤਿਨ ਬਲ ਜਾਤ ਗੌੜੀ ਮਹੱਲਾ ਪੰਜਵਾ ਮਾਝੇ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਾਰ ਆਰਾਧਿਆ ਪੂਰਨ ਸਤਿਗੁਰ ਗਿਆਨ ਰਹਾਉ ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜਮ ਕੰਕਰ ਨੇੜ ਨਾ ਆਵੀ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨਾ ਜਾਣਿਆ ਨਾ ਜਾਪੈ ਆਰਾਧੀ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਗਾਧੀ ਭਏ ਕਿਰਪਾਲ ਗੁਸਾਈਆ ਨੱਠੇ ਸੋ ਸੰਤਾਪ ਤਤੀ ਵਾਉ ਨ ਲੱਗੀ ਸਤਿਗੁਰ ਰੱਖੇ ਆਪੇ ਗੁਰ ਨਾਰਾਇਣ ਦਈ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੁਠੈ ਸਭ ਕਿਛ ਪਾਇਆ ਜਨ ਨਾਨਕ ਸਤ ਬਲਿਹਾਰ ਗੌੜੀ ਮਾਝ ਮਹੱਲਾ ਪੰਜਵਾ ਹਰੀ ਰਾਮ ਰਾਮ ਰਾਮ ਰਾਮਾ ਜਪ ਪੂਰਨ ਹੋਏ ਕਾਮਾ ਰਹਾਉ ਰਾਮ ਗੋਬਿੰਦ ਜਪੇਦਿਆ ਹੋਆ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਫਲਾ ਸਰਬ ਗੁਨਾਹ ਜਿਸ ਮਾਹੇ ਕਿਉ ਗੋਬਿੰਦ ਮਨ ਹੋ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲੱਗਿਆ ਜੀਵਿਐ ਜਲ ਪਈਐ ਪਾਰੇ ਮਿਲ ਸਾਧੂ ਸੰਗ ਉਧਾਰ ਹੋਏ ਮੁਖ ਉਜਲ ਦਰਬਾਰੇ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੇ ਨਾਮ ਜਾਪੇ ਦਰ ਸੱਚੈ ਸਾਬਾ ਸਿੰਘ ਗੌੜੀ ਮਾਝ ਮਹੱਲਾ ਪੰਜਵਾ ਮੀਠੇ ਹਰ ਗੁਣ ਗਾਓ ਜਿੰਦੂ ਤੂੰ ਮੀਠੇ ਹਰ ਗੁਣ ਗਾਓ ਸੱਚੇ ਸੇ ਰਤਿਆ ਮਿਲਿਆ ਨਿਥਾਵੇ ਥਾਉ ਰਹਾਉ ਹੋਰ ਸਾਥ ਸਭ ਫਿੱਕਿਆ ਤਨ ਮਨ ਫਿੱਕਾ ਹੋਏ ਵਿਣ ਪਰਮੇਸ਼ਰ ਜੋ ਕਰੇ ਫਿਟ ਸੋ ਜੀਵਨ ਸੋਏ ਅੰਚਲ ਗਹਿ ਕੈ ਸਾਧ ਕਾ ਤਰਨਾ ਇਹੋ ਸੰਸਾਰ ਬਾਣ ਬ੍ਰਹਮਾ ਰਾਧਿਐ ਉਧਰੈ ਸਾ ਪਰਵਾਰ ਸਾਜਨ ਬੰਧ ਸੋ ਮਿੱਤਰ ਸੋ ਹਰਿ ਨਾਮ ਹਿਰਦੈ ਦੇ ਔਗਣ ਸਭ ਮਿਟਾਏ ਕੈ ਪਰ ਉਪਕਾਰ ਕਰੇ ਮਾਲ ਖਜ਼ਾਨਾ ਥੇਹੋ ਘਰ ਹਰ ਕੇ ਚਰਨ ਨਿਧਾਨ ਨਾਰਕ ਜਾਜਕ ਦਰ ਤੇ ਰਹਿ ਪ੍ਰਭ ਤੁਧਰੋ ਮੰਗੈ ਦਾਨ ਇਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਗੌੜੀ ਮਹੱਲਾ ਨੋਵਾ ਸਾਧੋ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਅਹਨਿਸ ਭਾਗੋ ਰਹਾਉ ਸੁਖ ਦੁਖ ਦੋਨੋ ਸਮ ਕਰ ਜਾਣੈ ਔਰ ਮਾਨ ਅਪਮਾਨਾ ਹਰਖ ਸੋਗ ਤੇ ਰਹਿ ਆਤੀਤਾ ਤਿਨ ਜਗ ਤਤ ਪਛਾਨਾ ਦੀ ਨਿੰਦਾ ਦੋ ਤਿਆਗੈ ਖੋਜੈ ਪਦ ਨਿਰਵਾਨਾ ਜਨ ਨਾਨਕ ਇਹੋ ਖੇਲ ਕਠਨ ਹੈ ਕਿਨਹੂ ਗੁਰਮੁਖ ਜਾਨਾ ਗੌੜੀ ਮਹੱਲਾ ਨੋਵਾ ਸਾਧੋ ਰਚਨਾ ਰਾਮ ਬਨਾਈ ਇਕ ਬਿਨਸੈ ਇਕ ਆਸਥਿਰ ਮਾਨਾ ਅਚਰਜ ਲਖਿਓ ਨਾ ਜਾਈ ਰਹਾਓ ਕਾਮ ਕ੍ਰੋਧ ਮੋਹ ਵਸਿ ਪ੍ਰਾਨੀ ਹਰ ਮੂਰਤ ਬਿਸਰਾਈ ਝੂਠਾ ਤਨ ਸਾਚਾ ਕਰਿ ਮਾਨਿਓ ਜੋ ਸੁਪਨਾ ਰਹਿ ਨਾਈ ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ ਜਨ ਨਾਨਕ ਜਗ ਜਾਣਿਓ ਮਿਥਿਆ ਰਹਿਓ RAM ਸਰਨਾਈ ਗੌੜੀ ਮਹੱਲਾ ਨੋਵਾ ਪ੍ਰਾਨੀ ਕੋ ਹਰ ਜਸ ਮਨ ਨਹੀਂ ਆਵੈ ਅਹਨਿਸ ਮਗਨ ਰਹਿ ਮਾਇਆ ਮੈਂ ਕਹੋ ਕੈਸੇ ਗੁਣ ਗਾਵੈ ਰਹਾਓ ਭੂਤ ਮੀਤ ਮਾਇਆ ਮਮਤਾ ਸਿਓ ਇਹ ਵਿਦ ਆ ਬੰਧਾਵੈ ਮ੍ਰਿਗ ਤ੍ਰਿਸ਼ਨਾ ਜੋ ਝੂਠੋ ਇਹੋ ਜਗ ਦੇਖਿ ਤਾਸ ਉਠਿ ਧਾਵੈ ਭੁਗਤੀ ਮੁਕਤ ਕਾ ਕਾਰਨ ਸੁਆਮੀ ਮੂੜਤਾ ਹੈ ਬਿਸਰਾਵੈ ਜਨ ਨਾਨਕ ਕੋਟਣ ਮੈ ਕੋ ਭਜਨ ਰਾਮ ਕੋ ਪਾਵੈ ਗੌੜੀ ਮਹੱਲਾ ਨੋਵਾ ਸਾਧੋ ਇਹੋ ਮਨ ਗਹਿਓ ਨਾ ਜਾਈ ਚੰਚਲ ਤ੍ਰਿਸ਼ਨਾ ਸੰਗ ਵਸਤ ਹੈ ਯਾ ਤੇ ਥਿਰ ਨਾ ਰਹਾਈ ਰਹਾਓ ਕਠਨ ਕ੍ਰੋਧ ਘਟ ਹੀ ਕੇ ਭੀਤਰ ਜਿਹ ਸੁਧ ਸਭ ਵਿਸਰਾਈ ਰਤਨ ਗਿਆਨ ਸਭ ਕੋ ਹਿਰ ਰੀਨਾ ਤਾਸਿਓ ਕਛ ਨਾ ਬਸਾਈ ਜੋਗੀ ਜਤਨ ਕਰਤ ਸਭ ਹਾਰੇ ਗੁਣੀ ਰਹੇ ਗੁਣ ਗਾਈ ਜਨ ਨਾਨਕ ਹਰਿ ਭੈ ਦਇਆਲਾ ਤਉ ਸਭ ਵਿਦ ਬਨ ਆਈ ਗੌੜੀ ਮਹੱਲਾ ਨਵਾ ਸਾਧੋ ਗੋਬਿੰਦ ਕੇ ਗੁਣ ਗਾਵਉ ਮਾਨਸ ਜਨੋ ਓਲਗ ਪਾਇਓ ਬਿਰਥਾ ਕਾਹੇ ਗਵਾਵਉ ਰਾਓ ਪਤਿਤ ਪੁਨੀਰ ਦੀਨ ਬੰਦ ਹਾਰੇ ਸਰਨਤਾ ਹੈ ਤੁਮ ਆਵੋ ਗਾਜ ਕੋ ਤਰਾਸ ਮਿਟਿਓ ਜੇ ਸਿਮਰਤ ਤੁਮ ਕਾਹੇ ਬਿਸਰਾਵਉ ਤਾਜ ਅਭਿਮਾਨ ਮੋਹ ਮਾਇਆ ਫੁਨ ਭਜਨ ਰਾਮ ਚਿਤ ਲਾਵੋ ਨਾਨਕ ਕਾਹਤ ਮੁਕਤ ਪੰਥ ਇਹੋ ਗੁਰਮੁਖ ਹੋਏ ਤੁਮ ਪਾਵੋ ਗੌੜੀ ਮਹੱਲਾ ਨੋਵਾ ਕੋ ਮਾਈ ਭੁੱਲਿਓ ਮਨ ਸਮਝਾਵੇ ਬੇਦ ਪੁਰਾਣ ਸਾਧ ਮਗ ਸੁਨ ਕਰ ਨਿਮਖ ਨਾ ਹਰ ਗੁਣ ਗਾਵੇ ਰਹਾਓ ਦੁਰਲਭ ਦੇਹ ਪਾਏ ਮਾਨਸ ਕੀ ਬਿਰਥਾ ਦਿਨ ਸਿਰਾਵੈ ਮਾਇਆ ਮੋਹ ਮਹਾ ਸੰਕਟ ਬਨ ਤਾਸਿਓ ਰੁਚ ਉਪਜਾਵੈ ਅੰਤਰਵਾਰ ਸਲਾ ਸੰਗ ਪ੍ਰਭ ਤਾਸਿਓ ਨੇਹੋ ਨ ਲਾਵੈ ਨਾਨਕ ਮੁਕਤਾਹੇ ਤੁਮ ਮਾਨੋ ਜਿਹੇ ਘਟ ਰਾਮ ਸਮਾਵੈ ਗੌੜੀ ਮਹੱਲਾ ਨੋਵਾ ਸਾਧੋ ਰਾਮ ਸਰਨ ਬਿਸਰਾਮਾ ਬੇਦ ਪ੍ਰਾਨ ਪੜੇ ਕੋ ਇਹ ਗੁਣ ਸਿਮਰੇ ਹਰਿ ਕੋ ਨਾਮਾ ਰਾਓ ਲੋਭ ਮੋਹ ਮਾਇਆ ਮਮਤਾ ਫੁਨੇ ਔ ਵਿਖਿਆਨ ਕੀ ਸੇਵਾ ਹਰਖ ਸੋ ਪਰਸੈ ਜਿਹ ਨਾਹਨੇ ਸੋ ਮੂਰਤੀ ਹੈ ਦੇਵਾ ਸੁਰਗ ਨਰਕ ਅੰਮ੍ਰਿਤ ਬਿਖ ਇਹ ਸਭ ਤਿਉ ਕੰਚਨ ਅਰ ਪੈਸਾ ਉਸਤਦ ਨਿੰਦਾ ਇਹ ਸਮਝਾ ਕੈ ਲੋਭ ਮੋਹ ਹੁੰਤੈ ਸਾ ਦੁਖ ਸੁਖ ਏ ਬਾਧੇ ਜੇ ਨਾਹਨ ਤੇ ਤੁਮ ਜਾਣੋ ਗਿਆਨੀ ਨਾਨਕ ਮੂਤਤਾ ਹੈ ਤੁਮ ਮਾਨੋ ਇਹ ਬਿਦ ਕੋ ਜੋ ਪ੍ਰਾਨੀ ਗੌੜੀ ਮਹੱਲਾ ਨੋਵਾ ਮਨ ਰੇ ਕਾਹ ਭਇਓ ਤੈ ਬਉਰਾ ਐਨ ਸਿਉਦ ਘਟੈ ਨਹੀਂ ਜਾਣੈ ਭਇਓ ਲੋਭ ਸੰਗ ਹਉਰਾ ਰਹਾਓ ਜੋ ਤਨ ਤੈ ਆਪਣੋ ਕਰਮਾਨਿਓ ਆਰ ਸੁੰਦਰ ਗ੍ਰਹਿ ਨਾਰੀ ਇਨ ਮੈਂ ਕਛ ਤੇਰੋ ਰੇ ਨਾਹਨੇ ਦੇਖੋ ਸੋਚ ਵਿਚਾਰੀ ਰਤਨ ਜਨਮ ਆਪਣੋ ਤੈ ਹਾਰਿਓ ਗੋਬਿੰਦ ਗਤ ਨਹੀਂ ਜਾਣੀ ਨਿਮਖ ਨਾ ਦੀਨ ਭਇਓ ਚਰਨਨ ਸਿਓ ਬਿਰਥਾ ਔ ਸਿਰਾਨੀ ਕਹੋ ਨਾਨਕ ਸੋਈ ਨਰ ਸੁਖਿਆ RAM ਨਾਮ ਗੁਣ ਗਾਵੈ ਔਰ ਸਗਲ ਜਗ ਮਾਇਆ ਮੋਹਿਆ ਨਿਰਭੈ ਪਦ ਨਹੀਂ ਪਾਵੈ ਗੋੜੀ ਮਹੱਲਾ ਨੋਵਾ ਨਰ ਅਚੇਤ ਪਾਪ ਤੇ ਡਰ ਰੇ ਦੀਨ ਦਇਆਲ ਸਗਲ ਪੈ ਪੰਜਨ ਸਰਨ ਤਾਹੇ ਤੂੰ ਪਰ ਰੇ ਰਹਾਓ ਬੇਦ ਪ੍ਰਾਨ ਜਾਸ ਗੁਣ ਗਾਵਤ ਤਾਕੋ ਨਾਮ ਹੀ ਐ ਮੋ ਧਰ ਰੇ ਪਾਵਨ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ ਕਸ ਮਲ ਸਭ ਹਰ ਰੇ ਮਾਨਸ ਦੇ ਬਹੁਰ ਨਾ ਪਾਵੈ ਕਛੂ ਪਾਉ ਮੁਕਤ ਕਾ ਕਰ ਰੇ ਨਾਨਕ ਕਹਤ ਗਾਏ ਕਰਨਾ ਮੈਂ ਭਵ ਸਾਗਰ ਕੈ ਪਾਰ ਉਤਰ ਰੇ ਰਾਗ ਗੌੜੀ ਅਸ਼ਟਪਦੀਆ ਮਹੱਲਾ ਪਹਿਲਾ ਗੌੜੀ ਗੁਵਾਰੇ ਰੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਨਿਧ ਸਿਧ ਨਿਰਮਲ ਨਾਮ ਵਿਚਾਰੇ ਪੂਰਨ ਪੂਰ ਰਹਾ ਵਿਖ ਮਾਰੇ ਤ੍ਰਿਪਟੀ ਛੂਟੀ ਬਿਮਲ ਮਝਾਰੇ ਗੁਰ ਕੀ ਮਾਤੇ ਜੀਏ ਆਈ ਕਾਰੇ ਇਨ ਵਿਦ ਰਾਮ ਰਮਤ ਮਨ ਮਾਨਿਆ ਗਿਆਨ ਜਨ ਗੁਰ ਸਬਦ ਪਛਾਨਿਆ ਰਹਾਉ ਇਕ ਸੁਖ ਮਾਨਿਆ ਸਾਜ ਮਿਲਾਇਆ ਨਿਰਮਲ ਬਾਣੀ ਭਰਮ ਚੁਕਾਇਆ ਲਾਲ ਪਏ ਸੁਹਾ ਰੰਗ ਮਾਇਆ ਨਦਰ ਪਈ ਬਿਗ ਠਾਗ ਰਹਾਇਆ ਉਲਟ ਪਈ ਜੀਵਤ ਮਰ ਜਾਗਿਆ ਸਬਦ ਰਵੇ ਮਨ ਹਰਸਿਓ ਲਾਗਿਆ ਰਾਸ ਸੰਗ੍ਰਹਿ ਬਿਖ ਪਰ ਹਰ ਤਿਆਗਿਆ ਭਾਏ ਬਸੇ ਜਮ ਕਾ ਭਾਉ ਪਾਗਿਆ ਸਾਧ ਰਹੇ ਬਾਦੰ ਅਹੰਕਾਰਾ ਚਿਤ ਹਰਸਿਓ ਰਾਤਾ ਹੁਕਮ ਅਪਾਰਾ जात रहे पति के आचारा दृष्ट भई सुख आत्म धारा तुझ बिन कोय ना देखो मीत किस सेवो किस देवो चीत किस पूछो किस लागो पाए किस उपदेश रहा लिवलाय गुर सेवी गुर लागो पाए भगत करी राचो हरिनाय सिख्या दीख्या भोजन पाओ हुक्म संजोगी निज घर जाओ गर्भ गतन सुख आत्म ध्याना जोत भई ज्योति माहे समाना ਲਿਖਤ ਮਿਟੈ ਨਹੀਂ ਸ਼ਬਦ ਨੀਸਾਨਾ ਕਰਤਾ ਕਰਨਾ ਕਰਤਾ ਜਾਨਾ ਨਾ ਪੰਡਿਤ ਨਾ ਚਤੁਰ ਸਿਆਣਾ ਨਾ ਪੂਲੋ ਨਾ ਪਰਮ ਭੁਲਾਨਾ ਕਥੋ ਨਾ ਕਥਨੀ ਹੁਕਮ ਪਛਾਨਾ ਨਾਨਕ ਗੁਰਮਤਿ ਸਾਜ ਸਮਾਨਾ ਗੌੜੀ ਗੁਆਰੇ ਰੀ ਮਹੱਲਾ ਪਹਿਲਾ ਮਨ ਕੁੰਚਰ ਕਾਇਆ ਉਦਿਆਨੈ ਗੁਰ ਅੰਕਸ ਸੱਚ ਸ਼ਬਦ ਨੀਸਾਨੈ ਰਾਜ ਦੁਆਰੈ ਸੋਭ ਸੋ ਮਾਨੈ ਚਤੁਰਾਈ ਨਹ ਚੀਨਿਆ ਜਾਏ ਬਿਨ ਮਾਰੇ ਕਿਉ ਕੀਮਤ ਭਾਏ ਰਹਾਉ ਕਰ ਮੈਂ ਅੰਮ੍ਰਿਤ ਕਰ ਲਈ ਨੰਨਾਕਾਰ ਨਾ ਕੋਇ ਕਰੇਈ ਰਾਖੈ ਆਪ ਵਡਿਆਈ ਦੇਈ ਨੀਰ ਅਨੀਰ ਅਗਨ ਇਕਠਾਈ ਜਲ ਨਿਵਰੀ ਗੁਰ ਬੂਝ 부ਝਾਈ ਮਨ ਦੇ ਲਿਆ ਰਹਸ ਗੁਣ ਗਾਈ ਜੈਸਾ ਕਰ ਬਾਹਰ ਸੋ ਤੈਸਾ ਬੈਸ ਗੁਫਾ ਮਹਿ ਆਖੋ ਕੈਸਾ ਸਾਗਰ ਡੂਗਰ ਨਿਰਭਉ ਐਸਾ ਮੂਏ ਕਉ ਕਹੁ ਮਾਰੇ ਕੌਣ ਨਿਡਰੇ ਕੋ ਕੈਸਾ ਡਰ ਕਵਨ ਸ਼ਬਦ ਪਛਾਨਾ ਤੀਨੇ ਭਉਨ ਜਿਨ ਕਹਿਆ ਤਿਨ ਕਹਨ ਵਖਾਨਿਆ ਜਿਨ ਬੂਝਿਆ ਤਿਨ ਸਹਜ ਪਛਾਨਿਆ ਦੇਖ ਵਿਚਾਰ ਮੇਰਾ ਮਨ ਮਾਨਿਆ ਕੀਰਤ ਸੂਰਤ ਮੁਕਤ ਇਕ ਨਾਈ ਤਹੀ ਨਿਰੰਜਨ ਰਹਾ ਸਮਾਈ ਨਿਜ ਘਰ ਵਿਆਪ ਰਹਾ ਨਿਠਾਈ ਉਸਤਤ ਕਰਹਿ ਕੇਤੇ ਮੁਨ ਪ੍ਰੀਤ ਤਨ ਮਨ ਸੂਚੈ ਸਾਜ ਸੋਚੀਤ ਨਾਨਕ ਹਰ ਭਜ ਨੀਤਾ ਨੀਤ ਗੌੜੀ ਗੁਆਰੇ ਰੀ ਮਹੱਲਾ ਪਹਿਲਾ ਨਾ ਮਨ ਮਰੈ ਨਾ ਕਾਰਜ ਹੋਏ ਮਨ ਵਾਸੀ ਦੂਤਾ ਦੁਰਮਤ ਦੋਏ ਮਨ ਮਾਨੈ ਗੁਰ ਤੇ ਇਕ ਹੋਏ ਨਿਰਗੁਣ ਰਾਮ ਗੁਣ ਹਵਾਸੀ ਹੋਏ ਆਪ ਨਿਵਾਰ ਵਿਚਾਰੇ ਸੋਏ ਰਹਾਉ ਮਨ ਭੂਲੋ ਵੋ ਚਿਤਾ ਵਿਕਾਰ ਮਨ ਭੂਲੋ ਸਿਰ ਆਵੈ ਭਾਰ ਮਨ ਮਾਨੈ ਹਰਿ ਇਕੰਕਾਰ ਮਨ ਭੂਲੋ ਮਾਇਆ ਕਰ ਜਾਏ ਕਾਮ ਬਿਰੂਦੋ ਰਹਿ ਨਾ ਠਾਏ ਹਰ ਭਜ ਪ੍ਰਾਣੀ ਰਸਨ ਰਸਾਏ ਗੈਵਰ ਹੈਵਰ ਕੰਚਨ ਸੁਤ ਨਾਰੀ ਬਹੁ ਚਿੰਤਾ ਪਿੜ ਚਾਲੈ ਹਾਰੀ ਜੂਐ ਖੇਲਣ ਕਾਜੀ ਸਾਰੀ ਸੰਪਉ ਸੰਚੀ ਭੈ ਵਿਕਾਰ ਹਰਖ ਸੋਕ ਉਭੇ ਦਰਬਾਰ ਸੁਖ ਸਾਜੇ ਜਪ ਰਿਦਾ ਮੁਰਾਰੇ ਨਦਰ ਕਰੇ ਤਾ ਮੇਲ ਮਿਲਾਏ ਗੁਣ ਸੰਗ੍ਰਹਿ ਔਗਣ ਸ਼ਬਦ ਜਲਾਏ ਗੁਰੂ ਨਾਮ ਪਦਾਰਥ ਪਾਏ ਬਿਨ ਨਾਵੈ ਸਭ ਦੂਖ ਨਿਵਾਸ ਮਨ ਮੁਖ ਮੂੜ ਮਾਇਆ ਚਿਤਵਾਸ ਗੁਰੂ ਗਿਆਨ ਤੁਰ ਕਰਮ ਲਿਖਿਆਸ ਮਨ ਚੰਚਲ ਧਾਤ ਹੁਨ ਧਾਵੈ ਸਾਚੇ ਸੂਚੇ ਮਹਿਲ ਨਾ ਭਾਵੈ ਨਾਨਕ ਗੁਰਮੁਖ ਹਰ ਗੁਣ ਗਾਵੈ ਗੌੜੀ ਗੁਆਰੇ ਨੀ ਮਹੱਲਾ ਪਹਿਲਾ ਹਉ ਮੈਂ ਕਰਤਿਆ ਨਾ ਸੁਖ ਹੋਏ ਮਨ ਮਤ ਝੂਠੀ ਸੱਚਾ ਸੋਏ ਸਗਲ ਬਿਗੂਤੇ ਭਾਵੈ ਦੋਏ ਸੋ ਕਮਾਵੈ ਤੁਰਿ ਲਿਖਿਆ ਹੋਏ ਐਸਾ ਜਗ ਦੇਖਿਆ ਜੁਆਰੀ ਸਭ ਸੁਖ ਮਾਗੈ ਨਾਮ ਵਿਸਾਰੀ ਰਹਾਉ ਅਦਿਸ਼ਟ ਦਿਸੈ ਤਾ ਕਹਿਆ ਜਾਏ ਬਿਨ ਦੇਖੇ ਕਹਣਾ ਬਿਰਥਾ ਜਾਏ ਗੁਰਮੁਖ ਦੀ ਸਹਿਸਾ ਸੁਭਾਏ ਸੇਵਾ ਸੁਰਤੀ ਏਕ ਲਿਵ ਲਾਏ ਸੁਖ ਮੰਗਤ ਦੁਖ ਆਕਲ ਹੋਏ ਸਗਲ ਵਿਕਾਰੀ ਹਾਰ ਪਰੋਏ ਏਕ ਬਿਨਾ ਝੂਠੇ ਮੁਕਤ ਨਾ ਹੋਏ ਕਰ ਕਰ ਕਰਤਾ ਦੇਖੈ ਸੋਏ ਤ੍ਰਿਸ਼ਨਾ ਅਗਨ ਸਬਦ 부ਝਾਏ ਦੂਜਾ ਭਰਮ ਸਾਹਿ ਸੁਭਾਏ ਗੁਰਮਤੀ ਨਾਮ ਹਿਰਦੈ ਵਸਾਏ ਸਾਚੀ ਬਾਣੀ ਹਰ ਗੁਣ ਗਾਏ ਤਨ ਮਹਿ ਸਾਚੋ ਗੁਰੂ ਹੁਭਾਓ ਨਾਮ ਬਿਨਾ ਨਾਹੀ ਨਹੀਂ ਠਾਓ ਪ੍ਰੇਮ ਪ੍ਰਾਣ ਪ੍ਰੀਤਮ ਰਾਓ ਨਦਰ ਕਰੇ ਤਾ ਬੂਝੈ ਨਾਓ ਮਾਇਆ ਮੋਹ ਸਰਬ ਦਿਨ ਜਾਲਾ ਮਨ ਮੁਖ ਕੁਚੀਲ ਕੁਛਿਤ ਬਿਕਰਾਲਾ ਸਤਗੁਰ ਸੇਵੇ ਚੂਕੈ ਜੰਜਾਲਾ ਅੰਮ੍ਰਿਤ ਨਾਮ ਸਦਾ ਸੁਖ ਨਾਲਾ ਗੁਰਮੁਖ ਬੂਝੈ ਏਕ ਲਿਵ ਲਾਏ ਨਿਜ ਘਰ ਵਾਸੈ ਸਾਜ ਸਮਾਏ ਜੰਮਣ ਮਰਨਾ ਠਾਗ ਰਹਾਏ ਪੂਰੇ ਗੁਰ ਤੇ ਇਹ ਮਤਿ ਪਾਏ ਕਥਨੀ ਕਥੋ ਨ ਆਵੇ ਔਰ ਗੁਰ ਪੁੱਛ ਦੇਖਿਆ ਨਾਹੀ ਦਰ ਹੋਰ ਦੁਖ ਸੋ ਭਾਣਾ ਤਸੈ ਰਜਾਏ ਨਾਨਕ ਨੀਚ ਕਹੈ ਲਿਵ ਲਾਏ ਗੌੜੀ ਮਹੱਲਾ ਪਹਿਲਾ ਦੂਜੀ ਮਾਇਆ ਜਗਤ ਵਾਸ ਕਾਮ ਕ੍ਰੋਧ ਅਹੰਕਾਰ ਬਿਨਾਸ਼ ਦੂਜਾ ਕੌਣ ਕਹਾ ਨਹੀਂ ਕੋਈ ਸਭ ਮੈਂ ਏਕ ਨਿਰੰਜਨ ਸੋਈ ਰਹਾ ਦੂਜੀ ਦੁਰਮਤ ਆਖੈ ਦੋਏ ਆਵੇ ਜਾਏ ਮਾਰੇ ਦੂਜਾ ਹੋਏ ਤਰਨ ਗਗਨ ਨਾ ਦੇਖੋ ਦੋਏ ਨਾਰੀ ਪੁਰਖ ਸਵਾਈ ਲੋਏ ਰਾਵ ਸਸ ਦੇਖੋ ਦੀਪਕ ਉਜਿਆਲਾ ਸਰਵ ਨਿਰੰਤਰ ਪ੍ਰੀਤਮ ਬਾਲਾ ਕਰ ਕਿਰਪਾ ਮੇਰਾ ਚਿਤ ਲਾਇਆ ਸਤਿਗੁਰ ਮੋ ਕੋ ਏਕ ਬੁਝਾਇਆ ਏਕ ਨਿਰੰਜਨ ਗੁਰਮੁਖ ਜਾਤਾ ਦੂਜਾ ਮਾਰ ਸ਼ਬਦ ਪਛਾਤਾ ਏਕੋ ਹੁਕਮ ਵਰਤੈ ਸਭ ਲੋਈ ਏਕ ਉਸਤੇ ਸਭ ਉਪਦਿ ਹੋਈ ਹਰਾ ਦੋਵੈ ਖਸਮ ਏਕੋ ਜਾਣ ਗੁਰ ਕੈ ਸਬਦ ਹੁਕਮ ਪਛਾਣ ਸਗਲ ਰੂਪ ਵਰਨ ਮਨ ਮਾਹੀ ਕਹੋ ਨਾਨਕ ਏਕੋ ਸਾਲਾਹੀ ਗੌੜੀ ਮਹੱਲਾ ਪਹਿਲਾ ਅਧਿਆਤਮ ਕਰਮ ਕਰੇ ਤਾ ਸਾਚਾ ਮੁਕਤ ਭੇਦ ਕਿਆ ਜਾਣੈ ਕਾਚਾ ਐਸਾ ਜੋਗੀ ਜੁਗਤ ਵਿਚਾਰੈ ਪੰਚ ਮਾਰ ਸਾਚ ਉਰੇ ਧਾਰੈ ਰਾਮ ਜਿਸ ਕਾ ਅੰਤਰ ਸਾਚ ਵਸਾਵੈ ਜੋਗ ਜੁਗਤ ਕੀ ਕੀਮਤ ਪਾਵੈ ਰਾਵ ਸਾਸੀ ਏਕੋ ਗ੍ਰਹਿ ਉਦਿਆਨੈ ਕਰਨੀ ਕੀਰਤ ਕਰਮ ਸਮਾਨੈ ਏਕ ਸ਼ਬਦ ਇੱਕ ਭਿਖਿਆ ਮਾਗੈ ਗਿਆਨ ਧਿਆਨ ਜੋਤ ਸਜ ਜਾਗੈ ਪੈ ਰਚ ਰਹਿ ਨ ਬਾਹਰ ਜਾਏ ਕੀਮਤ ਕੌਣ ਰਹਿ ਲਿਵਲਾਏ ਆਪੇ ਮੇਲੇ ਪਰਮ ਚੁਕਾਏ ਗੁਰ ਪ੍ਰਸਾਦ ਪਰਮ ਪਦ ਪਾਏ ਗੁਰ ਕੀ ਸੇਵਾ ਸਬਦ ਵਿਚਾਰ ਮੈਂ ਮਾਰੇ ਕਰਨੀ ਸਾਰ ਜਪ ਤਪ ਸੰਜਮ ਪਾਠ ਪੁਰਾਣ ਕਹੋ ਨਾਨਕ ਅਪਰਮ ਪਰਮਾਨ ਗੌੜੀ ਮਹੱਲਾ ਪਹਿਲਾ ਖਿਮਾ ਗਹੀ ਬ੍ਰਤ ਸੀਲ ਸੰਤੋਖੰ ਰੋਗ ਨਾ ਵਿਆਪੈ ਨਾ ਜਮ ਦੋਖੰ ਮੁਕਤ ਭਏ ਪ੍ਰਭ ਰੂਪ ਨਾ ਰੇਖੰ ਜੋਗੀ ਕਉ ਕੈਸਾ ਡਰ ਹੋਏ ਰੂਖ ਬਿਰਹ ਗ੍ਰਹਿ ਬਾਹਰ ਸੋਏ ਰਹਾਓ ਨਿਰਪਉ ਜੋਗੀ ਨਿਰੰਜਨ ਧਿਆਵੈ ਅਨੰਦਨ ਜਾਗੈ ਸਚ ਲਿਵਲਾਵੈ ਸੋ ਜੋਗੀ ਮੇਰੈ ਮਨ ਭਾਵੈ ਕਾਲ ਜਾਲ ਬ੍ਰਹਮ ਅਗਨੀ ਜਾਰੇ ਜਰਾ ਮਰਨ ਗਤ ਗਰਮ ਨਿਵਾਰੇ ਆਪ ਤਰੈ ਪਿਤਰੀ ਨਿਸਤਾਰੇ ਸਤਿਗੁਰ ਸੇਵੇ ਸੋ ਜੋਗੀ ਹੋਏ ਪੈ ਰਜ ਰਹਿ ਸੋ ਨਿਰਭਉ ਹੋਏ ਜੈਸਾ ਸੇਵੈ ਤੈ ਸੋ ਹੋਏ ਨਰ ਨਿਹ ਕੇਵਲ ਨਿਰਭਉ ਨਾਉ ਅਨਾਥਾ ਨਾਥ ਕਰੇ ਵਰ ਜਾਉ ਪੁਨਰਬ ਜਨਮ ਨਾਹੀ ਗੁਣ ਗਾਉ ਅੰਤਰ ਬਾਹਰੀ ਏਕੋ ਜਾਣੈ ਗੁਰ ਕੈ ਸਬਦੇ ਆਪ ਪਛਾਣੈ ਸਾਚੈ ਸਬਦ ਦਰ ਨੀਸਾਣੈ ਸਬਦ ਮਰੈ ਤਿਸ ਨਿਜ ਕਾਰਿ ਵਾਸਾ ਆਵੈ ਨ ਜਾਵੈ ਚੁਕੈ ਆਸਾ ਗੁਰ ਕੈ ਸਬਦ ਕਮਲ ਪ੍ਰਗਾਸਾ ਜੋ ਦੀਸੈ ਸੋ ਆਸ ਨਿਰਾਸਾ ਕਾਮ ਕ੍ਰੋਧ ਬਿਖ ਭੂਖ ਪਿਆਸਾ ਨਾਨਕ ਬਿਰਲੇ ਮਿਲਹਿ ਉਦਾਸਾ ਗੌੜੀ ਮਹੱਲਾ ਪਹਿਲਾ ਐਸੋ ਦਾਸ ਮਿਲੈ ਸੁਖ ਹੋਈ ਦੁਖ ਵਿਸਰੈ ਪਾਵੈ ਸੱਚ ਸੋਈ ਦਰਸ਼ਨ ਦੇਖ ਭਈ ਮਤ ਪੂਰੀ ਆੜ ਸਰ ਮਜਨ ਚਰਨਾ ਧੂਰੀ ਰਹਾਉ ਨੇਤਰ ਸੰਤੋਖੇ ਏਕ ਲਿਵ ਧਾਰਾ ਜਿਹਵਾ ਸੂਚੀ ਹਰ ਰਸ ਸਾਰਾ ਸੱਚ ਕਰਨੀ ਅਭ ਅੰਤਰ ਸੇਵਾ ਮਨ ਤ੍ਰਿਵਤਾ ਸਿਆ ਅਲਖ ਭੇਵਾ ਜਹ ਜਾ ਦੇਖਾਉ ਤਹ ਤਾ ਸਾਚਾ ਬਿਨ ਬੂਝੇ ਝਗਰਤ ਜਗ ਕਾਚਾ ਗੁਰ ਸਮਝਾਵੇ ਸੋ ਜੀ ਹੋਈ ਗੁਰਮੁਖ ਵਿਰਲਾ ਬੂਝੈ ਕੋਈ ਕਰ ਕਿਰਪਾ ਰਾਖੋ ਰਖਵਾਲੇ ਬਿਨ ਬੂਝੇ ਪਸ਼ੂ ਭੈ ਬੇਤਾਲੇ ਗੁਰ ਕਹਿਆ ਅਵਰ ਨਹੀਂ ਦੂਜਾ ਕਿਸ ਕੋਹ ਦੇਖ ਕਰਉ ਪੂਜਾ ਸੰਤ ਹੇਤ ਪ੍ਰਭ ਤ੍ਰਿਭਵਨ ਧਾਰੇ ਆਤਮ ਜੀਨੈ ਸੋ ਤਤ ਵਿਚਾਰੇ ਸਾਚ ਹਿਰਦੈ ਸਜ ਪ੍ਰੇਮ ਨਿਵਾਸ ਪ੍ਰਣਵਤ ਨਾਨਕ ਹਮ ਤਾਕੇ ਦਾਸ ਗੌੜੀ ਮਹੱਲਾ ਪਹਿਲਾ ਬ੍ਰਹਮੈ ਗਰਭ ਕੀਆ ਨਹੀਂ ਜਾਣਿਆ ਵੇਦ ਕੀ ਬਿਪਤ ਬੜੀ ਪਛਤਾਨਿਆ ਜਹ ਪ੍ਰਭ ਸਿਮਰੇ ਤਹੀ ਮਨ ਮਾਨਿਆ ਐਸਾ ਗਰਭ ਬੁਰਾ ਸੰਸਾਰ ਹੈ ਜਿਸ ਗੁਰ ਮਿਲੈ ਤਿਸ ਗਰਭ ਨਿਵਾਰੈ ਰਹਾਉ ਬਾਲ ਰਾਜਾ ਮਾਇਆ ਅਹੰਕਾਰੀ ਜਗਨ ਕਰੈ ਬਹੁ ਭਾਰ ਅਫਾਰੀ ਬੇਨ ਗੁਰ ਪੂਛੇ ਜਾਏ ਪਿਆਰੀ ਹਰੀ ਚੰਦ ਦਾਨ ਕਰੈ ਜਸ ਲੇਵੈ ਬਿਨ ਗੁਰ ਅੰਤੁ ਨਾ ਪਾਏ ਅਪੇਵੈ ਆਪ ਭੁਲਾਏ ਆਪੇ ਮਾਤੀ ਦੇਵੈ ਦੁਰਮਤ ਹਰਣ ਆਖਸ ਦੁਰਾਚਾਰੀ ਪ੍ਰਭ ਨਾਰਾਇਣ ਗਰਭ ਪ੍ਰਹਾਰੀ ਪ੍ਰਹਲਾਦ ਉਧਾਰੇ ਕਿਰਪਾ ਧਾਰੀ ਭੂਲੋ ਰਾਵਣ ਮੁਗਧ ਅਚੇਤੇ ਲੂਟੀ ਲੰਕਾ ਸੀ ਸਮੇਤ ਗਰਭ ਗਿਆ ਬਿਨ ਸਤਗੁਰ ਹੇਤ ਸਾਸ ਬਾਉ ਮਦ ਕੀਟ ਮਹਿ ਹਾਸਾ ਆਖਸ ਲੇ ਨਖਵ ਵਿਧਾਸਾ ਦੈ ਸੰਘਾਰੇ ਬਿਨ ਭਗਤੀ ਅਭਿਆਸਾ ਜਰਾ ਸੰਧ ਕਾਲ ਜਮਨ ਸੰਘਾਰੇ ਰਕਤ ਬੀਜ ਕਾਲ ਨੇ ਵਿਦਾਰੇ ਦੈ ਸੰਘਾਰੇ ਸੰਤ ਨਿਸਤਾਰੇ ਆਪੇ ਸਤਿਗੁਰ ਸਬਦ ਵਿਚਾਰੇ ਦੂਜੈ ਪਾਏ ਦੈ ਸੰਘਾਰੇ ਗੁਰਮੁਖ ਸਾਜ ਭਗਤ ਨਿਸਤਾਰੇ ਬੂਡਾ ਦੁਰ ਜੋਧਨ ਪਤਿਕ ਹੋਈ RAM ਨਾ ਜਾਣਿਆ ਕਰਤਾ ਸੋਈ ਜਨ ਕੋ ਦੁਖ ਪਚੈ ਦੁਖ ਹੋਈ ਜਨਮੇ ਜੈ ਗੁਰ ਸ਼ਬਦ ਨਾ ਜਾਣਿਆ ਕਿਉ ਸੁਖ ਪਾਵੈ ਭਰਮ ਭੁਲਾਨਿਆ ਇਕ ਤਿਲ ਭੂਲੇ ਬਹੁਰ ਪਛਤਾਨਿਆ ਕੰਸ ਕੇਸ ਚਾਂਡੂਰ ਨਾ ਕੋਈ RAM ਨਾ ਚੀਨਿਆ ਆਪਣੀ ਪਤਿ ਹੋਈ ਬਿਨ ਜਗਦੀਸ਼ ਨਾ ਰਾਖੈ ਕੋਈ ਬਿਨ ਗੁਰ ਗਰਬ ਨਾ ਮੇਟਿਆ ਜਾਏ ਗੁਰਮਤਿ ਧਰਮ ਧੀਰਜ ਹਰਿ ਨਾਏ ਨਾਨਕ ਨਾਮ ਮਿਲੈ ਗੁਣ ਗਾਏ ਗੌੜੀ ਮਹੱਲਾ ਪਹਿਲਾ ਜੋਆ ਚੰਦਨ ਅੰਕ ਚੜਾਵੋ ਪਾਟ ਪਟੰਬਰ ਪਹਿਰਾ ਢਾਵੋ ਬਿਨ ਹਰਿ ਨਾਮ ਕਹਾ ਸੁਖ ਪਾਵੋ ਕਿਆ ਪਹਿਰੋ ਕਿਆ ਓੜ ਦਿਖਾਵੋ ਬਿਰਜਗ ਦੀਸ ਕਹਾ ਸੋ ਪਾਵੋ ਰਹਾਓ ਕਾਨੀ ਕੁੰਡਲ ਘਰ ਮੋਤੀਆਂ ਕੀ ਮਾਲਾ ਲਾਲ ਨਿਹਾਲੀ ਪੂਰ ਗੁਲਾਲਾ ਬਿਨ ਜਗਦੀਸ਼ ਕਹਾ ਸੁ ਭਾਲਾ ਨੈਣ ਸਲੋਨੀ ਸੁੰਦਰ ਨਾਰੀ ਖੋੜ ਸੀਗਾਰ ਕਰੈ ਅਤ ਪਿਆਰੀ ਬਿਨ ਜਗਦੀਸ਼ ਭਜੇ ਨਿਤ ਖੁਆਰੀ ਦਰ ਖਰ ਮਹਲਾ ਸੇਸ ਖਾਲੀ ਅਹਨ ਸਕੂਲ ਵਿਛਾਵੈ ਮਾਲੀ ਬਿਨ ਹਰਿ ਨਾਮ ਸੋ ਦੇਹ ਦੁਖਾਲੀ ਹੈਵਰ ਗੈਵਰ ਨੇਜੇ ਵਾਜੇ ਲਸਕਰ ਨੇਵ ਖਵਾਸੀ ਪਾਜੇ ਬਿਨ ਜਗਦੀਸ਼ ਝੂਠੇ ਦਿਵਾਜੇ ਸਿੱਧ ਕਹਾਵੋ ਰਿਧ ਸਿੱਧ ਬੁਲਾਵੋ ਤਾਜ ਕੁਲਾ ਸਿਰ ਛੱਤਰ ਬਨਾਵੋ ਬਿਨ ਜਗਦੀਸ਼ ਕਹਾ ਸੱਚ ਪਾਵੋ ਖਾਨ ਮਲੂਕ ਕਹਾਵੋ ਰਾਜਾ ਅਵੇ ਤਵੇ ਕੂੜੇ ਹੈ ਪਾਜਾ ਬਿਨ ਗੁਰ ਸ਼ਬਦ ਨਾ ਸਬਰਸ ਕਾਜਾ ਹਉ ਮੈਂ ਮਮਤਾ ਗੁਰ ਸ਼ਬਦ ਵਿਸਾਰੀ ਗੁਰਮਤਿ ਜਾਣਿਆ ਹਿਰਦੈ ਮੁਰਾਰੀ ਪ੍ਰਣਵਤ ਨਾਨਕ ਸਰਨ ਤੁਮਾਰੀ ਗੌੜੀ ਮਹੱਲਾ ਪਹਿਲਾ ਸੇਵਾ ਏਕ ਨਾ ਜਾਣ ਸਿਵਰੇ ਪਰਪੰਚ ਵਿਆਧ ਤਿਆਗੈ ਕਵਰੇ ਭਾਏ ਮਿਲੈ ਸਚ ਸਾਚੈ ਸਚ ਰੇ ਐਸਾ RAM ਭਗਤ ਜਨ ਹੋਈ ਹਰ ਗੁਣ ਗਾਏ ਮਿਲੈ ਮਲ ਧੋਈ ਰਹਾਉ ਊਂਧੋ ਕਵਲ ਸਗਲ ਸੰਸਾਰ ਹੈ ਦੁਰਮਤਿ ਅਗਨ ਜਗਤ ਪਰ ਜਾਰੈ ਸੋ ਉਬਰੈ ਗੁਰ ਸਭ ਵਿਚਾਰੈ ਪ੍ਰਿੰਗ ਪਤੰਗ ਕੁੰਚਰ ਅਰ ਮੀਨਾ ਮਿਰਗ ਮਰੈ ਸਹਿ ਆਪਣਾ ਕੀਨਾ ਕ੍ਰਿਸ਼ਨਾ ਰਾਜ ਤਤ ਨਹੀਂ ਬੀਨਾ ਕਾਮ ਚਿਤੈ ਕਾਮਣੀ ਹਿਤਕਾਰੀ ਕ੍ਰੋਧ ਬਿਨਾਸੈ ਸਗਲ ਵਿਕਾਰੀ ਪਤ ਮਤਿ ਹੋਵੈ ਨਾਮ ਵਿਸਾਰੀ ਪਰ ਘਰ ਚੀਤ ਮਨ ਮੁਖ ਡੋਲਾਏ ਗਲ ਜੇਵਰੀ ਧੰਦਾ ਲਪਟਾਏ ਗੁਰਮੁਖ ਛੂਟ ਸਹਾਰ ਗੁਣ ਗਾਏ ਜਿਉ ਤਨ ਵਿਧਵਾ ਪਰ ਕਉ ਦੇਈ ਕਾਮ ਦਾਮ ਚਿਤ ਪਰ ਵਸਿ ਸੇਈ ਬਿਨ ਪਰ ਤ੍ਰਿਪਤ ਨਾ ਕਬਹੂ ਹੋਈ ਪੜ ਪੜ ਬੋਥੀ ਸਿਮਰਤ ਪਾਠਾ ਵੇਦ ਪੁਰਾਨ ਪੜਾਇ ਸੁਨ ਥਾਟਾ ਬਿਨ ਰਸ ਰਾਤੇ ਮਨ ਬਹੁ ਨਾਟਾ ਜਿਉ ਚਾਤ੍ਰਿਕ ਜਲ ਪ੍ਰੇਮ ਪਿਆਸਾ ਜਿਉ ਮੀਨਾ ਜਲ ਮਾਹੇ ਉਲਾਸਾ ਨਾਰਕ ਹਰ ਰਸ ਪੀ ਤ੍ਰਿਪਤਾਸਾ ਗੌੜੀ ਮਹੱਲਾ ਪਹਿਲਾ ਹੱਠ ਕਰ ਮਰੈ ਨ ਲੇਖੈ ਪਾਵੈ ਵੇਸ ਕਰੈ ਬਹੁ ਭਸਮ ਲਗਾਵੈ ਨਾਮ ਵਿਸਾਰ ਬਹੁ ਪਛਤਾਵੈ ਤੂੰ ਮਨ ਹਰ ਜਿਉ ਤੂੰ ਮਨ ਸੂਖ ਨਾਮ ਵਿਸਾਰ ਸਹਿ ਜਮ ਦੁਖ ਰਹਾਓ ਜੋ ਆ ਚੰਦਨ ਅਗਰ ਕਪੂਰੇ ਮਾਇਆ ਮਗਨ ਪਰਮ ਪਦ ਦੂਰੇ ਨਾਮ ਵਿਸਾਰਿਆ ਸਭ ਕੂੜੋ ਕੂਰੇ ਨੇਦੇ ਵਾਜੇ ਤਖ ਸਲਾਮ ਅਦ ਕੀ ਤ੍ਰਿਸ਼ਨਾ ਵਿਆਪੈ ਕਾਮ ਬਿਨ ਹਰਿ ਜਾਚੇ ਭਗਤ ਨਾ ਨਾਮ ਵਾਜ ਅਹੰਕਾਰ ਨਾਹੀ ਪ੍ਰਭ ਮੇਲਾ ਮਨ ਦੇ ਪਾਵਹਿ ਨਾਮ ਸੁਹੇਲਾ ਦੂਜੈ ਭਾਇ ਅਗਿਆਨ ਉਦਹਿਲਾ ਬਿਨ ਦਮ ਕੇ ਸੌਦਾ ਨਹੀਂ ਹਾਟ ਬਿਨ ਬੋਇਤ ਸਾਗਰ ਨਹੀਂ ਵਾਟ ਬਿਨ ਗੁਰ ਸੇਵੇ ਘਾਟੇ ਘਾਟੇ ਤਿਸ ਕੋ ਵਾਹ ਵਾਹ ਜੇ ਵਾਟ ਦਿਖਾਵੇ ਤਿਸ ਕੋ ਵਾਹ ਵਾਹ ਜੇ ਸਭ ਸੁਣਾਵੇ ਤਿਸ ਕੋ ਵਾਹ ਵਾਹ ਜੇ ਮੇਲ ਮਿਲਾਵੇ ਵਾਹ ਵਾਹ ਤਿਸ ਕੋ ਜਿਸ ਕਾ ਇਹੋ ਜੀਓ ਗੁਰ ਸਬਦੀ ਮਥ ਅੰਮ੍ਰਿਤ ਪੀਓ ਨਾਮ ਬਡਾਈ ਤੁਧ ਪਾਣਾ ਦੀਓ ਨਾਮ ਬਿਨਾ ਕਿਉ ਜੀਵਾ ਮਾਏ ਆਨ ਦਿਨ ਜਪਤ ਰਹੋ ਤੇਰੀ ਸਰਣ ਆਏ ਨਾਨਕ ਨਾਮ ਰਤੇ ਪਦ ਪਾਏ ਗੌੜੀ ਮਹੱਲਾ ਪਹਿਲਾ ਹਉ ਮੈਂ ਕਰਤ ਭੇਖੀ ਨਹੀਂ ਜਾਣਿਆ ਗੁਰਮੁਖ ਭਗਤ ਬਿਰਲੇ ਮਨ ਮਾਨਿਆ ਹਉ ਹਉ ਕਰਤ ਨਹੀਂ ਸਚ ਪਾਈਐ ਹਉ ਮੈਂ ਜਾਏ ਪਰਮ ਪਦ ਪਾਈਐ ਰਹਾਉ ਹਉ ਮੈਂ ਕਰ ਰਾਜੇ ਬਹੁ ਧਾਵੈ ਹਉ ਮੈਂ ਖਪਹਿ ਜਨਮ ਮਰ ਆਵੈ ਹਉ ਮੈਂ ਨਿਵਰੈ ਗੁਰ ਸ਼ਬਦ ਵਿਚਾਰੈ ਚੰਚਲ ਮਤ ਤਿਆਗੈ ਪੰਜ ਸੰਘਾਰੈ ਅੰਤਰ ਸਾਚ ਸਾਜ ਕਰ ਆਵਹਿ ਰਾਜਨ ਜਾਣ ਪਰਮ ਗਤ ਪਾਵਹਿ ਸੱਚ ਕਰਨੀ ਗੁਰ ਭਰਮ ਚੁਕਾਵੈ ਨਿਰਭਉ ਕਹਿ ਕਰ ਤਾੜੀ ਲਾਵੈ ਹਉ ਹਉ ਕਰ ਮਰਣਾ ਕਿਆ ਪਾਵੈ ਪੂਰਾ ਗੁਰ ਭੇਟੇ ਸੋ ਚਗਰ ਚੁਕਾਵੈ ਜੇਤੀ ਹੈ ਤੇਤੀ ਕਿਹੁ ਨਾਹੀ ਗੁਰੂ ਗਿਆਨ ਭੇਟ ਗੁਣ ਗਾਹੀ ਹਉ ਮੈਂ ਬੰਧਨ ਬੰਧ ਪਵਾਵੈ ਨਾਨਕ ਰਾਮ ਭਗਤ ਸੁਖ ਪਾਵੈ ਗੌੜੀ ਮਹੱਲਾ ਪਹਿਲਾ ਪ੍ਰਥਮੇ ਬ੍ਰਹਮਾ ਕਾਲੈ ਕਰ ਆਇਆ ਬ੍ਰਹਮ ਕਮਲ ਪੈ ਆਲ ਨ ਪਾਇਆ ਆਗਿਆ ਨਹੀਂ ਲੀਨੀ ਪਰਮ ਭੁਲਾਇਆ ਜੋ ਉਪਜੈ ਸੋ ਕਾਲ ਸੰਘਾਰਿਆ ਹਮ ਹਰਿ ਰਾਖੇ ਗੁਰ ਸਬਦ ਵਿਚਾਰਿਆ ਰਹਾਉ ਮਾਇਆ ਮੋਹਿ ਦੇਵੀ ਸਭ ਦੇਵਾ ਕਾਲ ਨਾ ਛੋੜੈ ਬਿਨ ਗੁਰ ਕੀ ਸੇਵਾ ਉਹ ਅਬਿਨਾਸੀ ਅਲਖ ਭੇਵਾ ਸੁਲਤਾਨ ਖਾਨ ਵਾਸਾ ਨਹੀਂ ਰਹਣਾ ਨਾਮੋ ਭੂਲੈ ਜਮ ਕਾ ਦੁਖ ਸਹਨਾ ਮੈਂ ਤਰ ਨਾਮ ਜਿਉ ਰਾਖੋ ਰਹਿਣਾ ਚੌਧਰੀ ਰਾਜੇ ਨਹੀਂ ਕਿਸੈ ਮੁਕਾਮ ਸਾਹ ਮਰਹਿ ਸੰਚੈ ਮਾਇਆ ਧਾਮ ਮੈਂ ਤਨ ਦੀ ਜੈ ਹਰਿ ਅੰਮ੍ਰਿਤ ਨਾਮ ਰਈਅਤ ਮਾਰ ਮੁਕਦਮ ਸਿਗਧਾਰੈ ਨਿਹਚਲ ਕੋਇ ਨਾ ਦਿਸੈ ਸੰਸਾਰੈ ਅਫਰਿਓ ਕਾਲ ਕੂੜ ਸਿਰ ਮਾਰੈ ਨਿਹਚਲ ਏਕ ਸੱਚਾ ਸੱਚ ਸੋਈ ਜਿਨ ਕਰ ਸਾਜੀ ਤਿਨਹਿ ਸਭ ਗੋਈ ਉਹ ਗੁਰਮੁਖ ਜਾਪੈ ਤਾਂ ਪਤਿ ਹੋਈ ਕਾਜੀ ਸੇਖ ਭੇਖ ਫਕੀਰਾ ਵੱਡੇ ਕਹਾਵੇ ਹਉਮੈ ਤਨ ਪੀਰਾ ਕਾਲ ਨਾ ਛੋੜੈ ਬਿਨ ਸਤਗੁਰ ਕੀ ਧੀਰਾ ਕਾਲ ਜਾਲ ਜਿਹਵਾਰ ਨੈਣੀ ਕਾਨੀ ਕਾਲ ਸੁਣੈ ਬਿਗ ਬੈਣੀ ਬਿਨ ਸਬਦੈ ਮੂਠੇ ਦਿਨ ਰਹਿਣੀ ਹਿਰਦੈ ਸਾਚ ਵਸੈ ਹਰਿ ਨਾਏ ਕਾਲ ਨ ਜੋਹਿ ਸਕੈ ਗੁਣ ਗਾਏ ਨਾਨਕ ਗੁਰਮੁਖ ਸ਼ਬਦ ਸਮਾਏ ਗੌੜੀ ਮਹੱਲਾ ਪਹਿਲਾ ਬੋਲੇ ਸਾਚ ਮਿਥਿਆ ਨਹੀਂ ਰਾਈ ਚਾਲੈ ਗੁਰਮੁਖ ਹੁਕਮ ਰਜਾਈ ਰਹੈ ਅਤੀਤ ਸੱਚੇ ਸਰਨਾਈ ਸਾਚ ਕਰਿ ਵੈਸੈ ਕਾਲ ਨ ਜੋ ਹੈ ਮਨ ਮੁਖ ਕੋ ਆਵਤ ਜਾਵਤ ਦੁਖ ਮੋਹ ਹੈ ਰਹਾਉ ਅਪਿਉ ਪੀਓ ਅਕਥ ਕਥ ਰਹੀਐ ਨੇਜ ਕਰ ਵੈ ਸਾਜ ਘਰ ਲਹੀਐ ਹਰਿ ਰਸ ਮਾਤੇ ਇਹੋ ਸੁਖ ਕਹੀਐ ਗੁਰਮਤਿ ਚਾਲ ਚਲ ਨਹੀਂ ਢੋਲੈ ਗੁਰਮਤਿ ਸਾਜ ਸਾਜ ਹਰਿ ਬੋਲੈ ਪੀਵੈ ਅੰਮ੍ਰਿਤ ਤਤ ਵਿਰੋਲੈ ਸਤਗੁਰ ਦੇਖਿਆ ਦੀਖਿਆ ਦੀਨੀ ਮਨ ਤਨ ਅਰਪਿਓ ਅੰਤਰਗਤ ਕੀਨੀ ਗਤ ਮਿਤ ਪਾਈ ਆਤਮ ਚੀਨੀ ਭੋਜਨ ਨਾਮ ਨਿਰੰਜਨ ਸਾਰ ਪਰਮਹੰਸ ਸਚ ਜੋਤਿ ਅਪਾਰ ਜਹ ਦੇਖਾਉ ਤਹ ਏਕੰਕਾਰ ਰਹਿ ਨਿਰਾਲਮ ਏਕਾ ਸਚ ਕਰਨੀ ਪਰਮ ਪਦ ਪਾਇਆ ਸੇਵਾ ਗੁਰ ਚਰਣੀ ਮਨ ਤੇ ਮਨ ਮਾਨਿਆ ਚੁਕੀ ਅਹੰ ਭ੍ਰਮਣੀ ਏਨ ਬਿਦ ਕੌਣ ਕੌਣ ਨਹੀਂ ਧਾਰਿਆ ਹਰ ਜਸ ਸੰਤ ਭਗਤ ਨਿਸਤਾਰਿਆ ਪ੍ਰਭ ਪਾਏ ਹਮ ਅਵਰ ਨਾ ਭਾਰਿਆ ਸਾਚ ਮਹਲ ਗੁਰ ਅਲਖ ਲਖਾਇਆ ਨਿਹਚਲ ਮਹਲ ਨਹੀਂ ਛਾਇਆ ਮਾਇਆ ਸਾਜ ਸੰਤੋਖੇ ਪਰਮ ਚੁਕਾਇਆ ਜਿਨ ਕੈ ਮਨ ਬਸਿਆ ਸਜ ਸੋਈ ਤਿਨ ਕੀ ਸੰਗਤ ਗੁਰਮੁਖ ਹੋਈ ਨਾਨਕ ਸਾਚ ਨਾਮ ਮਲ ਖੋਈ ਗੌੜੀ ਮਹੱਲਾ ਪਹਿਲਾ ਰਾਮ ਨਾਮ ਚਿਤਰਾਪੈ ਜਾ ਕਾ ਉਪਜੰਪ ਦਰਸ਼ਨ ਕੀ ਜੈ ਤਾ ਕਾ ਰਾਮ ਨਾ ਜਪੋ ਅਭਾਗ ਤੁਮਾਰਾ ਜੁਗ ਜੁਗ ਦਾਤਾ ਪ੍ਰਭ ਰਾਮ ਹਮਾਰਾ ਰਹਾਓ ਗੁਰਮਤਿ ਰਾਮ ਜਪੈ ਜਨ ਪੂਰਾ ਤਿਤ ਕਟ ਆਨਹਦ ਬਾਜੇ ਤੂਰਾ ਜੋ ਜਨ ਰਾਮ ਭਗਤ ਹਰਿ ਪਿਆਰੇ ਸੋ ਪ੍ਰਭ ਰਾਖੇ ਕਿਰਪਾ ਧਾਰੇ ਜਿਨ ਕੈ ਹਿਰਦੈ ਹਰਿ ਹਰਿ ਸੋਈ ਤਿਨ ਕਾ ਦਰਸ ਪਰਸ ਸੁਖ ਹੋਈ ਸਰਬ ਜੀਆ ਮਹਿ ਕੋ ਰਵੈ ਮਨ ਮੁਖ ਅਹੰਕਾਰੀ ਫਿਰ ਜੂਨੀ ਪਵੈ ਸੋ ਬੂਝੈ ਜੇ ਸਤਿਗੁਰ ਪਾਏ ਹਉ ਮੈਂ ਮਾਰੇ ਗੁਰ ਸਬਦੀ ਪਾਏ ਅਰਧ ਉਰਧ ਕੀ ਸੰਧ ਕਿਉ ਜਾਣੈ ਗੁਰਮੁਖ ਸੰਧ ਮਿਲੈ ਮਨ ਮਾਨੈ ਹਮ ਪਾਪੀ ਨਿਰਗੁਣ ਕਉ ਗੁਣ ਕਰੀਐ ਪ੍ਰਭ ਹੋਏ ਦਇਆਲ ਨਾਨਕ ਜਨ ਤਰੀਐ ਸੋਹਲਾ ਅਸ਼ਟਪਦੀਆ ਗਵਾਰੇ ਦੀ ਗੌੜੀ ਕੀਆ ਗੌੜੀ ਬੈਰਾਗਣ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਉ ਗਾਈ ਕੋ ਗੋਇਲੀ ਰਾਖੈ ਕਰ ਸਾਰਾ ਅਹਨਿਸ ਪਾਲਹਿ ਰਾਖ ਲੇਹ ਆਤਮ ਸੁਖ ਧਾਰਾ ਇਤੁ ਤਰਾਖਉ ਦੀਨ ਦਇਆਲਾ ਤਉ ਸਰਨਾਗਤ ਨਦਰ ਨਿਹਾਲਾ ਰਹਾਓ ਜਹਾ ਦੇਖੋ ਤਹਰਾ ਰਹੇ ਰਖ ਰਾਖਣ ਹਾਰਾ ਤੂੰ ਦਾਤਾ ਭੁਗਤਾ ਤੂੰ ਹੈ ਤੂੰ ਪ੍ਰਾਣ ਆਧਾਰਾ ਕਿਰਤ ਪਿਆ ਅਧ ਊਰਦੀ ਬਿਨ ਗਿਆਨ ਵਿਚਾਰਾ ਬਿਨ ਉਪਮਾ ਜਗਦੀਸ਼ ਕੀ ਬਿਨ ਸਹਿ ਨਾ ਅੰਧਿਆਰਾ ਜਗ ਬਿਨ ਸਦ ਹਮ ਦੇਖਿਆ ਲੋਭੇ ਅਹੰਕਾਰਾ ਗੁਰ ਸੇਵਾ ਪ੍ਰਪਾਇਆ ਸਚ ਮੁਕਤ ਦੁਆਰਾ ਨਿਜ ਘਰ ਮਹਲ ਅਪਾਰ ਕੋ ਅਪਰੰਪਰ ਸੋਈ ਬਿਨ ਸਬਦਾ ਥਿਰ ਕੋ ਨਹੀਂ ਬੂਝੈ ਸੋ ਕੋ ਹੋਈ क्या ले आया ले जाए क्या पासै जम जाला डोल बद्धा कस जेवरी आकाश पताला ਗੁਰਮਤਿ ਨਾਮ ਨਾ ਵੀਸਰੈ ਸਾਜੇ ਪਦ ਪਾਈਐ ਅੰਤਰ ਸ਼ਬਦ ਨਿਧਾਨ ਹੋਇ ਮਿਲੇ ਆਪ ਗਵਾਈਐ ਨਦਰ ਕਰੇ ਪ੍ਰਭ ਆਪਣੀ ਗੁਣ ਅੰਕ ਸਮਾਵੈ ਨਾਨਕ ਮੇਲ ਨਾ ਚੂਕੀ ਲਾਹਾ ਸਚ ਪਾਵੈ ਗੌੜੀ ਮਹੱਲਾ ਪਹਿਲਾ ਗੁਰ ਪ੍ਰਸਾਦੀ ਬੂਝਲੇ ਤਉ ਹੋਏ ਨਿਵੇਰਾ ਘਰ ਕਰ ਨਾਮ ਨਿਰੰਜਨਾ ਸੋ ਠਾਕੁਰ ਮੇਰਾ ਬੇਨ ਗੁਰ ਸ਼ਬਦ ਨਾ ਛੂਟਿਆ ਦੇਖੋ ਵਿਚਾਰਾ ਜੇ ਲਖ ਕਰਮ ਕਮਾਵਹੀ ਬਿਨ ਗੁਰ ਅੰਧਿਆਰਾ ਰਾਵ ਅੰਧੇ ਅਗਲੀ ਬਾਹਰੇ ਕਿਆ ਤਿਨ ਸਿਉ ਕਹੀਐ ਬਿਨ ਗੁਰ ਪੰਥ ਨਾ ਸੂਜੀ ਕਿਤ ਵਿਦ ਨਿਰਵਈਐ ਖੋਟੇ ਕਉ ਖਰਾ ਕਹੈ ਖਰੇ ਸਾਰ ਨਾ ਜਾਣੈ ਅੰਧੇ ਕਾ ਨਉ ਪਾਰਖੂ ਕਲੀ ਕਾਲ ਵਿਡਾਣੈ ਸੂਤੇ ਕਉ ਜਾਗਤ ਕਹੈ ਜਾਗਤ ਕਉ ਸੂਤਾ ਜੀਵਤ ਕਉ ਮੂਆ ਕਹੈ ਮੂਏ ਨਹੀਂ ਰੋਤਾ ਆਪਤ ਕੋ ਜਾਤਾ ਕਹੈ ਜਾਤੇ ਕਉ ਆਇਆ ਪਰ ਕੀ ਕੋ ਆਪਣੀ ਕਹੈ ਆਪਣੋ ਨਹੀਂ ਪਾਇਆ ਮੀਠੇ को कौड़ा कह ਕੜਵੇ को मीठा ਰਾਤੇ ਕੀ ਨਿੰਦਾ करह ਐਸਾ ਕਲ ਮੈਂ डीठा ਚੇਰੀ ਕੀ ਸੇਵਾ ਕਹਿ ਠਾਕੁਰ ਦੀ ਸਹਿ ਪੋਖਰ ਨੀਰ ਵਿਰੋਲੀਐ ਮਾਖਣ ਨੀਰੀ ਸਹਿ ਇਸ ਪਦ ਜੋ ਅਰਥਾਇ ਨੇ ਸੋ ਗੁਰੂ ਹਮਾਰਾ ਨਾਨਕ ਜੀਨਾ ਆਪ ਕੋ ਸੋ ਅਪਰ ਅਪਾਰਾ ਸਭ ਆਪੇ ਆਪ ਵਰਤਦਾ ਆਪੇ ਪਰਮਾਇਆ ਗੁਰ ਕਿਰਪਾ ਤੇ ਬੂਝੀਐ ਸਭ ਬ੍ਰਹਮ ਸਮਾਇਆ ਰਾਗ ਗੌੜੀ ਗੁਆਰੇ ਰੀ ਮਹੱਲਾ ਤੀਜਾ ਅਸ਼ਟਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮਨ ਕਾ ਸੂਤ ਦੂਜਾ ਭਾਉ ਭਰਮੇ ਪੂਲੇ ਆਵੋ ਜਾਓ ਮਨ ਮੁਖ ਸੂਤ ਕਵੈ ਨ ਜਾਏ ਜਿਤਿਰ ਸ਼ਬਦ ਨ ਭੀਜੈ ਹਰ ਕੈ ਨਾਏ ਰਹਾਉ ਸਭੋ ਸੂਤਕ ਜੇਤਾ ਹੋ ਆਕਾਰ ਮਰ ਮਰ ਜੰਮੈ ਵਾਰੋ ਵਾਰ ਸੂਤਕ ਅਗਨ ਪਾਉਣੈ ਪਾਣੀ ਮਾਹੇ ਸੂਤਕ ਭੋਜਨ ਜੇਤਾ ਕਿਛ ਖਾਹੇ ਸੂਤਕ ਕਰਮ ਨਾ ਪੂਜਾ ਹੋਏ ਨਾਮ ਰਤੇ ਮਨ ਨਿਰਮਲ ਹੋਏ ਸਤਿਗੁਰ ਸੇਵਿਆ ਸੂਤਕ ਜਾਏ ਮਰੈ ਨਾ ਜਨਮੈ ਕਾਲ ਨਾ ਖਾਏ ਸਾਸਤਰ ਸਿਮਰਤਿ ਸੋਧ ਦੇਖੋ ਕੋਏ ਵਿਣ ਆਵੇ ਕੋ ਮੁਕਤ ਨਾ ਹੋਏ ਜੁਗ ਚਾਰੇ ਨਾਮ ਉਤਮ ਸ਼ਬਦ ਵਿਚਾਰੇ ਕਲ ਮੈਂ ਗੁਰਮੁਖ ਉਤਰ ਪਾਰੇ ਸਾਚਾ ਮਰੈ ਨ ਆਵੈ ਜਾਏ ਨਾਨਕ ਗੁਰਮੁਖ ਰਹਿ ਸਮਾਏ ਗੌੜੀ ਮਹੱਲਾ ਤੀਜਾ ਗੁਰਮੁਖ ਸੇਵਾ ਪ੍ਰਾਨ ਆਧਾਰਾ ਕਰ ਜਿਉ ਰਾਖੋ ਹਿਰਦੈ ਔਰ ਧਾਰਾ ਗੁਰਮੁਖ ਸੋਭਾ ਸਾਜ ਦੁਆਰਾ ਪੰਡਿਤ ਹਰ ਪੜਤ ਜਹੋ ਵਿਕਾਰਾ ਗੁਰਮੁਖ ਭਉਜਲ ਉਤਰ ਹੋ ਪਾਰਾ ਰਹਾਉ ਗੁਰਮੁਖ ਵਿੱਚ ਹਉਮੈ ਜਾਏ ਗੁਰਮੁਖ ਮੈਲ ਨਾ ਲਾਗੈ ਆਏ ਗੁਰਮੁਖ ਨਾਮ ਵਸੈ ਮਨ ਆਏ ਗੁਰਮੁਖ ਕਰਮ ਧਰਮ ਸੱਚ ਹੋਈ ਗੁਰਮੁਖ ਅਹੰਕਾਰ ਜਲਾਏ ਦੋਈ ਗੁਰਮੁਖ ਨਾਮ ਰਤੇ ਸੁਖ ਹੋਈ ਆਪਣਾ ਮਨ ਪ੍ਰਬੋਧੋ ਬੂਝੋ ਸੋਈ ਲੋਕ ਸਮਝਾਵੋ ਸੁਣੇ ਨਾ ਕੋਈ ਗੁਰਮੁਖ ਸਮਝਾਓ ਸਦਾ ਸੁਖ ਹੋਈ ਮਨ ਮੁਖੇ ਡੰਪ ਬਹੁਤ ਚਤੁਰਾਈ ਜੋ ਕਿਛ ਕਮਾਵੇ ਸੋ ਥਾਏ ਨਾ ਪਾਈ ਆਵੇ ਜਾਵੇ ਠੌਰ ਨਾ ਕਾਈ ਮਨਮੁਖ ਕਰਮ ਕਰੇ ਬਹੁਤ ਅਭਿਮਾਨਾ ਬਗ ਜਿਉ ਲਾਇ ਬਹਿ ਨਿਤ ਧਿਆਨਾ ਜਮ ਪਕੜਿਆ ਤਬ ਹੀ ਪਛਤਾਨਾ ਬਿਨ ਸਤਗੁਰ ਸੇਵੇ ਮੁਕਤ ਨਾ ਹੋਈ ਗੁਰ ਪ੍ਰਸਾਦੀ ਮਿਲੈ ਹਰ ਸੋਈ ਗੁਰ ਦਾਤਾ ਜੁਗ ਚਾਰੇ ਹੋਈ ਗੁਰਮੁਖ ਜਾਤ ਪਤ ਨਾਮੇ ਵਡਿਆਈ ਸਾਰ ਕੀ ਪੁੱਤਰੀ ਬਿਦਾਰ ਗਵਾਈ ਨਾਨਕ ਬਿਨ ਨਾਵੇ ਝੂਠੀ ਚਤੁਰਾਈ